ਸਾਰਗ ਮਹੱਲਾ ਪੰਜਵਾ ਮਨ ਵਿਰਾਗੈ ਗੀ ਖੋਜਤੀ ਦਰਸਾਰ ਰਹਾਉ ਸਾਧੂ ਸੰਤਨ ਸੇਵਕੈ ਪ੍ਰੋਹੀ ਅਰੈ ਧਿਆਇਓ ਆਨੰਦ ਰੂਪੀ ਵੇਖ ਕੈ ਹਉ ਮਹਲ ਪਾਵੋਗੀ ਕਾਮ ਕਰੀ ਸਭ ਤਿਆਗ ਕੈ ਹਉ ਸਰਨ ਪਰੋਗੀ ਨਾਨਕ ਸੁਆਮੀ ਗਰ ਮਿਲੇ ਹਉ ਗੁਰ ਮਨਾਵੋਗੀ ਸਾਰਗ ਮਹੱਲਾ ਪੰਜਵਾ ਐਸੀ ਹੋਏ ਭਰੀ ਜਾਣ ਤੇ ਦਇਆਰ ਰਹਾਉ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬੇਚਾਇਓ ਜਾਤ ਜਨਮ ਕੁਲ ਖੋਈਐ ਹਉ ਗਾਵੋ ਹਰ ਹਰੀ ਲੋਕ ਕੁਟੰਬ ਤੇ ਟੂਟਿਐ ਪ੍ਰਭ ਕਿਰਤ ਕਿਰਤ ਕਰੀ ਗੁਰ ਮੂਕਉ ਉਪਦੇਸਿਆ ਨਾਨਕ ਸੇਵ ਏਕ ਹਰੀ ਸਾਰਗ ਮਹੱਲਾ ਪੰਜਵਾ ਲਾਲ ਲਾਲ ਮੋਹਨ ਗੋਪਾਲ ਤੂੰ ਕੀਟ ਹਸਤ ਪਾਖਾਨ ਜੰਤ ਸਰਬ ਮੈਂ ਪ੍ਰਤਪਾਲ ਤੂੰ ਰਹਾ ਨਾ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂੰ ਨਹ ਬਰਨ ਬਰਨ ਨਹ ਕੁਲਹ ਕੋਲ ਨਾਨਕ ਪ੍ਰਭ ਕਿਰਪਾਲ ਤੂ ਸਾਰਗ ਮਹੱਲਾ ਪੰਜਵਾ ਕਰਤ ਕੇਲ ਬਿਖੈ ਮੇਲ ਚੰਦਰ ਸੂਰ ਮੋਹੇ ਉਪਜਦਾ ਵਿਕਾਰ ਦੁੰਦਰ ਨਉ ਪਰੀ ਚੁਨੰਤਕਾਰ ਸੁੰਦਰ ਅਨੇਕ ਭਾਉ ਕਰਤ ਫਿਰਤ ਬਿਨ ਗੋਪਾਲ ਧੋਹੇ ਰਹਾਉ ਤੀਨ ਭੌਣੇ ਲਪਟਾਏ ਰਹੀ ਕਾਜ ਕਰਉ ਨਾ ਜਾ ਸਹੀ ਹੁਨਮਤ ਅੰਧ ਧੰਦ ਰਚਿਤ ਜੈਸੇ ਮਹਾਸਾਗਰ ਹੋਏ ਉਦਰੇ ਹਰ ਸੰਤ ਦਾਸ ਕਾੜ ਦੀਨੀ ਜਾਮ ਕੀ ਫਾਸ ਪਤਿਤ ਪਾਵਨ ਨਾਮ ਜਾ ਕੋ ਸਿਮਰ ਨਾਨਕ ਹੋਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸਾਰੰਗ ਮਹੱਲਾ ਨੋਵਾ ਹਰ ਬਿਨ ਤੇਰੋ ਕੋ ਨਾ ਸਹਾਈ ਕਾਂ ਕੀ ਮਾਤ ਪਿਤਾ ਸੁਧ ਬਨਤਾ ਕੋ ਕਾਹੂ ਕੋ ਭਾਈ ਰਾਮ ਤਨ ਤਰਨੀ ਅਰ ਸੰਪਦ ਸਗਰੀ ਜੋ ਮਾਨਿਓ ਅਪਨਾਈ ਤਨ ਛੂਟੈ ਕਛ ਸੰਗ ਨਾ ਚਾਲੈ ਕਹਾ ਤਾਹੇ ਲਪਟਾਈ ਦੀਨ ਦਇਆਲ ਸਲਾਦੂ ਪੰਜਨ ਤਾਸਿਓ ਰੋਚਨਾ ਵਡਾਈ ਨਾਨਕ ਕਹਾ ਜਗਤ ਸਭ ਮਿਥਿਆ ਜੋ ਸੁਪਨਾ ਰਹਿ ਨਾਈ ਸਾਰੰਗ ਮਹੱਲਾ ਨੋਵਾ ਕਹਾ ਮਨ ਵਿਖਿਆ ਸਿਉ ਲਵਟਾਹੀ ਯਾ ਜਗ ਮਹਿ ਕੋ ਰਹਨ ਨਾ ਪਾਵੈ ਇਕ ਆਵਹਿ ਇਕ ਜਾਹੀ ਰਹਾਓ ਕਾਂ ਕੋ ਤਨ ਧਨ ਸੰਪਦ ਕਾਂ ਕੀ ਕਾਸਿਓ ਨੇ ਹੋ ਲਗਾਹੀ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ਤਾਜੇ ਬਿਮਾਨ ਸਰਣ ਸੰਤਨ ਕਹੋ ਮੁਕਤ ਹੋ ਹੋਏ ਛਿਨ ਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਭਨੈ ਪੀ ਨਾਹੀ ਸਾਰੰਗ ਮਹੱਲਾ ਨੋਆ ਕਹਾ ਨਰ ਆਪਣੋ ਜਨਮ ਗਵਾਵੈ ਮਾਇਆ ਮਦ ਵਿਖਿਆ ਰਸ ਰਚਿਓ RAM ਸਰਨ ਨਹੀਂ ਆਵੈ ਰਹਾਉ ਇਹੋ ਸੰਸਾਰ ਸਗਲ ਹੈ ਸੁਪਨੋ ਦੇਖ ਕਾ ਲੋਭਾਵੈ ਜੋ ਉਪਜੈ ਸੋ ਸਗਲ ਵਿਨਾਸ਼ੈ ਰਹਣ ਨਾ ਕੋ ਪਾਵੈ ਮਿਥਿਆ ਤਨ ਸਾਚੋ ਕਰਮਾਨਿਓ ਇਹ ਵਿਦਿਆ ਬੰਧਾਵੈ ਜਨ ਨਾਨਕ ਸੋਉ ਜਨ ਮੁਕਤਾ ਰਾਮ ਭਜਨ ਚਿਤ ਲਾਵੈ ਸਾਰੰਗ ਮਹੱਲਾ ਨੋਵਾ ਮਨ ਕਰ ਕਬਹੂ ਨਾ ਹਰਿ ਗੁਣ ਗਾਇਓ ਵਿਖਿਆ ਸਖਤ ਰਹਿਓ ਨਿਤ ਬਾਸਰੇ ਕੀਨੋ ਆਪਨੋ ਭਾਇਓ ਰਹਾਓ ਗੁਰ ਉਪਦੇਸ਼ ਸੁਣਿਓ ਨੈ ਕਾਨਨ ਪਰ ਦਾਰਾ ਲਵਟਾਇਓ ਪਰ ਨਿੰਦਾ ਕਾਰਨ ਬੋ ਤਾਵਤ ਸਮਝਿਓ ਨਾ ਸਮਝਾਇਓ ਕਹਾ ਕਹੋ ਮੈਂ ਆਪਣੀ ਕਰਨੀ ਜਿਹ ਬਿਦ ਜਨਮ ਗਵਾਇਓ ਕਹਿ ਨਾਨਕ ਸਭ ਔਗਨ ਮੋ ਮਹਿ ਰਾਖ ਲੇ ਹੋ ਸਰਨਾਇਓ ਰਾਗ ਸਾਰਗ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇ ਰਾਜਾ ਜਾ ਚਉ ਮੈਂ ਹਰ ਬਿਨ ਨਾ ਜਾਈ ਰਹਾਉ ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰੈਨ ਸਵਾਈ ਸ੍ਰੀ ਧਰਨਾਥ ਮੇਰਾ ਮਨ ਲੀਨਾ ਪ੍ਰਭ ਜਾਣੈ ਪੀਰ ਪਰਾਈ ਗਣਤ ਸਰੀਰ ਪੀਰ ਹੈ ਹਰ ਬਿਨ ਗੁਰ ਸਬਦੀ ਹਰ ਪਾਈ ਹੋ ਹੋ ਦਇਆਲ ਕਿਰਪਾ ਕਰ ਹਰਿ ਜੀਓ ਹਰ ਸਿਉ ਰਹਾ ਸਮਾਈ ਐਸੀ ਰਵਤ ਹੋਵਨ ਮੇਰੇ ਹਰ ਚਰਨੀ ਚਿਤ ਲਾਈ ਵਿਸਮ ਭਏ ਗੁਣ ਗਾਏ ਮਨੋਹਰ ਨਿਰਭਉ ਸਹਜ ਸਮਾਈ ਹਿਰਦੈ ਨਾਮ ਸਦਾ ਤੁਨ ਨਿਹਚਲ ਘਟੈ ਨਾ ਕੀਮਤ ਪਾਈ ਬਿਨ ਨਾਵੇ ਸਭ ਕੋਈ ਨਿਰਧਨ ਸਤਿਗੁਰ ਬੂਝ 부ਝਾਈ ਪ੍ਰੀਤਮ ਪ੍ਰਾਨ ਭੈ ਸੁਣ ਸਜਨੀ ਦੂਤ ਮੋਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਭਾਈ ਸਾਹ ਸਮਾਜ ਸਦਾ ਲਿਵਹਾਰ ਸਿਓ ਜੀਵਾ ਹਰ ਗੁਣ ਗਾਈ ਗੁਰ ਕੈ ਸਬਦ ਰੱਤਾ ਬੈਰਾਗੀ ਨਿਜ ਘਰ ਤਾੜੀ ਲਾਈ ਸੁਧ ਰਸ ਨਾਮ ਮਹਾਰਜ ਮੀਠਾ ਨਿਜ ਘਰ ਤਤ ਗੁਸਾਈ ਤਾਹੀ ਮਨ ਜਾਹੀ ਤੈ ਰਾਖਿਆ ਐਸੀ ਗੁਰਮਤਿ ਪਾਈ ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਘਰੀ ਨਾ ਜੀਵਾ ਹਰਿ ਕਾ ਨਾਮ ਵਡਾਈ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਧੀਰੈ ਮਨ ਮੇਰਾ ਕੋਟ ਕਲਪ ਕੇ ਦੂਖ ਵਿਨਾਸ਼ਨ ਸਾਜ ਰੜਾਏ ਨਿਵੇਰਾ ਰਹਾਉ ਕ੍ਰੋਧ ਨਿਵਾਰ ਜਲੇ ਹੋ ਮਮਤਾ ਪ੍ਰੇਮ ਸਦਾ ਨੌਰੰਗੀ ਰੰਗੀ ਅਨ ਭਉ ਬਿਸਰ ਗਏ ਪ੍ਰਭ ਜਾਚਿਆ ਹਰ ਨਿਰਮਾਲ ਸੰਗੀ ਚੰਚਲ ਮਦ ਤਿਆਗ ਭਉ ਪੰਜਨ ਪਾਇਆ ਏਕ ਸ਼ਬਦ ਲਿਵ ਲਾਗੀ ਹਰ ਰਸ ਚਾਗ ਤ੍ਰਿਖਾ ਨਿਵਾਰੀ ਹਰ ਮੇਲ ਲਏ ਬੜ ਭਾਗੀ ਅਭਰਤ ਸਿੰਚ ਭੈ ਸੁਭਰ ਸਾਰੇ ਗੁਰਮਤਿ ਸਾਚ ਨਿਹਾਲਾ ਮਨ ਰਾਤੀ ਨਾਮ ਰਤੇ ਨਿਹ ਕੇਵਨ ਆਦ ਜੁਗਾ ਦਇਆਲਾ ਮੋਹਨ ਮੋਹ ਲਿਆ ਮਨ ਮੋਰਾ ਬੜਾ ਭਾਗ ਲਿਵ ਲਾਗੀ ਸਾਜ ਵਿਚਾਰ ਕਿਲ ਵਿਗ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਔਰ ਨਹੀਂ ਅਨ ਪੂਜਾ ਸਬਦ ਵਿਚਾਰ ਭਰਮ ਪਉ ਪੰਜਨ ਔਰ ਨਾ ਜਾਣਿਆ ਦੂਜਾ ਮਾ ਮਾਰੇ ਨਿਰਮਲ ਪਦ ਨਿਆ ਹਰ ਰਸ ਰਤੇ ਅਧਿਕਾਈ ਏਕ ਸੁਭਿਨ ਮੈਂ ਔਰ ਨਾ ਜਾਣਾ ਸਤਿਗੁਰ ਬੂਝ 부ਝਾਈ ਅਗਮ ਅਗੋਚਰ ਅਨਾਥ ਹੈ ਜੋਨੀ ਗੁਰਮਤਿ ਏਕੋ ਜਾਣਿਆ ਸੁਭਰ ਭਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮੰਨਿਆ ਗੁਰ ਪ੍ਰਸਾਦੀ ਅਕਥੋ ਕਥਿਆ ਕਹੋ ਕਹਾਵੈ ਸੋਈ ਨਾਨਕ ਦੀਨ ਦਇਆਲ ਹਮਾਰੇ ਅਵਰ ਨ ਜਾਣਿਆ ਕੋਈ ਸਾਰਗ ਮਹੱਲਾ ਤੀਜਾ ਅਸ਼ਟਪਦੀਆ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਓ ਸਬਦ ਭਾਉ ਪੰਜਨ ਜਮ ਕਾਲ ਨਿਖੰਜਨ ਹਰ ਸੇ ਤੀਲ ਵਿਲਾਈ ਹਰ ਸੁਖ ਦਾਤਾ ਗੁਰੂ ਕੀ ਜਾਤਾ ਸਹਜੇ ਰਹਾ ਸਮਾਈ ਭਗਤਾਂ ਕਾ ਭੋਜਨ ਹਰਿ ਨਾਮ ਨਿਰੰਜਨ ਪਹਿਨਨ ਭਗਤ ਬਡਾਈ ਨੇਜ ਘਰਿ ਵਾਸਾ ਸਦਾ ਹਰਿ ਸੇਵਨ ਹਰ ਦਰ ਸੋਭਾ ਪਾਈ ਕੋ ਬੋਧਿ ਕਾਚੀ ਮਨੁਆ ਡੋਲਾ ਕਥ ਨ ਕਥੈ ਕਹਾਣੀ ਗੁਰਮਤਿ ਨੇਚਰ ਹਰਿ ਮਨ ਵਸਿਆ ਅੰਮ੍ਰਿਤ ਸਾਚੀ ਬਾਣੀ ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਾਜ ਸੁਭਾਈ ਸਤਗੁਰ ਮਿਲ ਰਹੀਐ ਹੈ ਸਦ ਆਪਣੇ ਜਿਨ ਹਰ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾਂ ਮੁਕਤੋ ਹੋਵੈ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੈ ਸਾਜ ਸੁਭਾਈ ਸਬਦ ਵਿਚਾਰ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰੀ ਅੰਤਰ ਨੇਹ ਕੇਵਲ ਹਰਿ ਰਵਿਆ ਸਭ ਆਤਮ ਰਾਮ ਮੁਰਾਰੀ ਸੇਵਕ ਸੇਵ ਰਹੇ ਸਚ ਰਾਤੇ ਜੋ ਤੇਰਾ ਮਨ ਭਾਣੇ ਦੁਬਦਾ ਮਹਾਲ ਨਾ ਪਾਵੇ ਜਗ ਝੂਠੀ ਗੁਣ ਅਵਗਣ ਨਾ ਪਛਾਣੇ ਆਪੇ ਮੇਲ ਲਏ ਅਕਥ ਕਥਿਆ ਸਚ ਸ਼ਬਦ ਸਚ ਬਾਣੀ ਨਾਨਕ ਸਾਚੇ ਸਚ ਸਮਾਣੇ ਹਰ ਕਾ ਨਾਮ ਵਖਾਣੀ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕਾ ਨਾਮ ਅਤਿ ਮੀਠਾ ਜਨਮ ਜਨਮ ਕੇ ਕਿਲ ਵਿਖ ਪਾਉ ਪੰਜਨ ਗੁਰਮੁਖੀ ਏ ਕੋ ਡੀਠਾ ਰਹਾ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਭਾਇਆ ਹਰ ਬਿਨ ਅਵਰ ਨ ਸੂਝੈ ਦੂਜਾ ਸਤਿਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਾਧੇ ਰਹਿ ਸਮਾਈ ਸਬਦ ਰਤੇ ਸੇ ਰੰਗ ਚ ਲੂਲੇ ਰਾਤੇ ਸਾਜ ਸੁਭਾਈ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਪਈ ਰੰਗ ਲਾਈ RAM ਨਾਮ ਦੇਹ ਕੇਵਲ ਜਾਣਿਆ ਮਨ ਤ੍ਰਿਪਤਿਆ ਸਾਂਤ ਆਈ ਪੰਡਿਤ ਪਾੜੀ ਪਾੜੀ ਮੋਨੀ ਸਭ ਥਾਕੇ ਭ੍ਰਮ ਭੇਖ ਤੱਕੇ ਭੇਖ ਤਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਚੈ ਸ਼ਬਦ ਵਿਚਾਰੀ ਆਵਾ ਗਾਉਣ ਨਿਵਾਰ ਸਚ ਰਾਤੇ ਸਾਜ ਸ਼ਬਦ ਮਨ ਭਾਇਆ ਸਤਿਗੁਰ ਸੇਵ ਸਦਾ ਸੁਪਾਈਐ ਜਿਨ ਵਿੱਚ ਹੋਇਆ ਆਪ ਗਵਾਇਆ ਸਾਚੈ ਸ਼ਬਦ ਸਾਜ ਧੁਨੀ ਉਪਜੈ ਮਨ ਸਾਚੈ ਲਿਵਲਾਈ ਅਗਮ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਏਕ ਸਮਹਿ ਸਭ ਜਗਤੋ ਵਰਤੈ ਬਿਰਲਾ ਏਕ ਪਛਾਣੈ ਸ਼ਬਦ ਮਰੈ ਤਾ ਸਭ ਕੇ ਸੂਝੈ ਆਨੰਦੁਨ ਏਕੋ ਜਾਣੈ ਜਿਸਨੋ ਨਦਰ ਕਰੇ ਸੋਈ ਜਨ ਬੂਝੈ ਹੋਰ ਕਾਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵ ਲਾਈ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਅਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਬਿਰਲੇ ਜਾਣੀ ਰਹਾਓ ਹਰ ਗਹਿ ਗੰਭੀਰ ਗੁਣੀ ਗਹੀਰ ਗੁਰ ਕੈ ਸ਼ਬਦ ਪਛਾਨਿਆ ਬਹੁ ਵਿਧ ਕਰਮ ਕਰਹਿ ਭਾਏ ਦੂਜੈ ਬਿਨ ਸ਼ਬਦੈ ਬੋਰਾਨਿਆ ਹਰ ਨਾਮ ਨਾਵੈ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ ਜਗ ਹੈ ਮੈਲਾ ਦੂਜੈ ਭਰਮ ਪਤਿ ਹੋਈ ਕਿਆ ਦ੍ਰਿਣਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਏ ਦਇਆਲ ਕਿਰਪਾ ਕਰ ਹਰ ਜਿਓ ਨਾਮੋ ਹੋਏ ਸਖਾਈ ਸੱਚਾ ਸੱਚ ਦਾਤਾ ਕਰਮ ਵਿਦਾਤਾ ਜਿਸ ਭਾਵੈ ਤਿਸ ਨਾਏ ਲਾਏ ਗੁਰੂ ਦੁਆਰੈ ਸੋਈ ਬੂਝੈ ਜਿਸਨੂੰ ਆਪ 부ਝਾਏ ਦੇਖ ਬਿਸਮਾਦ ਇਹੋ ਮਨ ਨਹੀਂ ਚੇਤੇ ਆਵਾ ਗਉਣ ਸੰਸਾਰਾ ਸਤਿਗੁਰ ਸੇਵੇ ਸੋਈ ਬੂਝੈ ਭਾਏ ਮੋਖ ਦੁਆਰਾ ਜਿਨ ਦਰ ਸੂਝੈ ਸੇ ਕਦੇ ਨਾ ਵਿਗਾੜੈ ਸਤਿਗੁਰ ਬੂਝ 부ਝਾਈ ਸੱਚ ਸੰਜਮ ਕਰਨੀ ਕਿਰਤ ਕਮਾਵਹਿ ਆਵਣ ਜਾਣ ਰਹਾਈ ਸੇ ਦਰਿ ਸਾਚੈ ਸਾਚ ਕਮਾਵਹਿ ਜਿਨ ਗੁਰਮੁਖ ਸਾਚ ਆਧਾਰਾ ਮਨਮੁਖ ਦੂਜੈ ਭਰਮ ਭੁਲਾਏ ਨਾ ਬੂਝੈ ਵਿਚਾਰਾ ਆਪੇ ਗੁਰਮੁਖ ਆਪੇ ਦੇਵੈ ਆਪੇ ਘਰ ਕਰ ਵੇਖੈ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲੇਖੈ ਸਾਰਗ ਮਹੱਲਾ ਪੰਜਵਾ ਅਸ਼ਟਪਦੀਆ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਰਨ ਕਰਾਵਨੋ ਉਪਾਇ ਸਮਾਵਨ ਸਗਲ ਛਤਰਪਾਦੀ ਬੀਠਾ ਰਹਾਉ ਰਾਣਾ ਰਾਉ ਰਾਜ ਪੈ ਰੰਕਾ ਉਨ ਝੂਠੇ ਕਾਹਨ ਕਹਾਇਓ ਹਮਰਾ ਰਾਜਨ ਸਦਾ ਸਲਾਮ ਦੇ ਤਾਕੋ ਸਗਲ ਘਟਾ ਜਗ ਗਾਇਓ ਉਪਮਾ ਸੁਨੋ ਰਾਜਨ ਕੀ ਸੰਤਾਉ ਕਹਾ ਤੇਤ ਪਾਹੂਚਾ ਬੇਸਮਾਰ ਵਰਸਾਹ ਦਾ ਤਾਰਾ ਉਚੇ ਹੀ ਤੇ ਉਚਾ ਪਵਨ ਪਰੋਇਓ ਸਗਲ ਆਕਾਰਾ ਪਾਵਕ ਕਾਸ਼ਟ ਸੰਗੇ ਨੀਰ ਧਰਨ ਕਰ ਰਾਖੇ ਏਕਤ ਕੋਏ ਨ ਕਿਸੀ ਸੰਗੇ ਘਟ ਘਟ ਕਥਾ ਰਾਜਨ ਕੀ ਜਾਲ ਅਹੰਕਾਰ ਕਰ ਤੁਝੈ ਉਮਾਹਾ ਜੀਏ ਜਨ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੂ ਦੀਨੀ ਅਨਕ ਜਤਨ ਕਰੀ ਕਰਹਾ ਦਿਖਾਏ ਸਾਚੀ ਸਾਖੀ ਚੀਨੀ ਹਰਿ ਭਗਤਾ ਕਰਿ ਰਾਖੇ ਆਪਣੇ ਦੀਨੀ ਨਾਮ ਵਡਾਈ ਜਿਨ ਜਿਨ ਕਰੀ ਅਵਗਿਆ ਜਾਨ ਕੀ ਤੇ ਤੈ ਦੀਏ ਰੁੜਾਈ ਮੁਕਤ ਭੈ ਸਾਧ ਸੰਗਤ ਘਰ ਤਿਨ ਕੀ ਔਗਣ ਸਭ ਪਰ ਹਰਿਆ ਤਿਨ ਕੋ ਦੇਖ ਭੈ ਕਿਰਪਾਲਾ ਤਿਨ ਭਵ ਸਾਗਰ ਤਰਿਆ ਹਮ ਨਾਨੇ ਨੀਚ ਤੁਮੇ ਬੜ ਸਾਹਿਬ ਕੁਦਰਤ ਕੌਣ ਵਿਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਆਧਾਰਾ ਸਾਰਗ ਮਹੱਲਾ ਪੰਜਵਾ ਅਸ਼ਟਪਦੀ ਘਰ ਛੇਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਅਗਮ ਅਗਾਧਿ ਸੁਨੋ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ ਸਦਾ ਸਦਾ ਸਤਿਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਵਿਨਾਸ਼ ਮਿਤ ਨਾਹੀ ਜਾ ਕਾ ਵਿਸਤਾਰ ਸੋਭਾ ਤਾ ਕੀ ਅਪਾਰ ਅਪਾਰ ਅਨਕ ਰੰਗ ਜਾ ਕੇ ਗਨੇ ਨਾ ਜਾਹੇ ਸੋ ਘਰਖ ਦੁਹੂ ਮਹਿ ਨਾਹੇ ਅਨਕ ਬ੍ਰਹਮੇ ਜਾ ਕੇ ਬੇਤੁਨ ਕਰਹਿ ਅਨਕ ਮਹੇਸ਼ ਬੈਸ ਧਿਆਨ ਤਰਹਿ ਅਨਕ ਪੁਰਖ ਅੰਸਾ ਅਵਤਾਰੇ ਅਨਕ ਇੰਦਰ ਊਭੇ ਦਰਬਾਰ ਅਨਕ ਪਵਨ ਪਾਵਕ ਅਰ ਨੀਰ ਅਨਕ ਰਤਨ ਸਾਗਰ ਦਾ ਖੀਰ ਅਨਕ ਸੂਰ ਸਸਿਰ ਨਖਿਆਤੇ ਅਨਕ ਦੇਵੀ ਦੇਵਾ ਬਹੁ ਭਾਂਤੇ ਅਨਕ ਬਸੁਦਾ ਅਨਕ ਕਾਮ ਤੇਨ ਅਨਕ ਪਾਰ ਜਾਤ ਅਨਕ ਮੁਖ ਬੇਨ ਅਨਕ ਆਕਾਸ਼ ਅਨਕ ਪਾਤਾਲ ਅਨਕ ਮੁਖੀ ਜਪਿਆ ਗੋਪਾਲ ਅਨਕ ਸ਼ਾਸਤਰ ਸਿਮਰਿਤ ਪੁਰਾਨ ਅਨਕ ਜੁਗਤ ਹੋਵਤ ਬਖਿਆਨ ਅਨਕ ਸਰੋਤੇ ਸੁਨਾਇ ਨਿਧਾਨ ਸਰਬ ਜੀ ਅਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਵਰਨ ਅਨਕ ਕਨਕ ਸੁਮੇਰਮ ਅਨਕ ਸੇਖ ਨਾਵਤਨ ਨਾਮ ਲੇਹੇ ਪਾਰ ਬ੍ਰਹਮ ਕਾ ਅੰਤ ਨਾ ਤੇਹੇ ਅਨਕ ਪੂਰੀਆ ਅਨਕ ਤਹ ਖੰਡ ਅਨਕ ਰੂਪ ਰੰਗ ਬ੍ਰਹਮੰਡ ਅਨਕ ਬਨਾ ਅਨਕ ਫਲ ਮੂਲ ਆਪਹਿ ਸੂਖਮ ਆਪਹਿ ਅਸਤੂਲ ਅਨਕ ਜੁਗਾਦਿ ਸ ਅਰ ਰਾਤੇ ਅਨਕ ਪਰਲੋ ਅਨਕ ਉਤਪਾਦ ਅਨਕ ਜੀਏ ਜਾ ਕੇ ਗ੍ਰਹਿ ਮਾਹੇ ਰਮਤ ਰਾਮ ਪੂਰਨ ਸਰਵ ਠਾਏ ਅਨਕ ਮਾਇਆ ਜਾ ਕੀ ਲਖੀ ਨਾ ਜਾਏ ਅਨਕ ਕਲਾ ਖੇਲੇ ਹਰਿ ਰਾਏ ਅਨਕ ਧੁਨਿਤ ਲਲਿਤ ਸੰਗੀਤ ਅਨਕ ਗੁਪਤ ਪ੍ਰਗਟੇ ਤਹ ਚੀਤ ਸਭ ਤੇ ਊਚ ਭਗਤ ਜਾ ਕੈ ਸੰਗੇ ਆਠ ਪਾਰ ਗੁਣ ਵਹਿ ਰਾਂਗੇ ਅਨਕ ਅਨਾਹਦ ਆਨੰਦ ਚੁਨਕਾਰ ਓ ਆਰਸ ਕਾ ਕਛ ਅੰਤ ਨਾ ਪਾਰ ਸਤ ਪੁਰਖ ਸਾਤੇ ਅਸਥਾਨ ਊਚ ਤੇ ਊਚ ਨਿਰਮਲ ਨਿਰਵਾਨ ਆਪਣਾ ਕੀਆ ਜਾਣੈ ਆਪੇ ਆਪੇ ਘਟ ਘੜ ਰਹੋ ਵਿਆਪੇ ਕਿਰਪਾ ਨਿਧਾਨ ਨਾਨਕ ਦਇਆਲ ਜਿਨ ਜਪਿਆ ਨਾਨਕ ਤੇ ਪੈ ਨਿਹਾਰ ਸਾਰਗ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਭ ਦੇਖੀਐ ਭੈ ਕਾ ਦਾਤਾ ਘਟ ਘਟ ਪੂਰਨ ਹੈ ਲਿਪਾਤਾ ਘਟ ਘਟ ਪੂਰਨ ਕਰ ਬਿਸਥੀਰਨ ਜਲ ਤਰੰਗ ਜਿਉ ਰਚਨ ਕੀਆ ਹਬ ਰਸ ਮਾਣੇ ਭੂਖ ਘਟਾਣੇ ਆਨ ਨਾ ਵਿਆ ਕੋ ਥੀਆ ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖਿਐ ਅਨਭੈ ਕਾ ਦਾਤਾ ਕੌਣ ਉਪਮਾ ਦੇਉ ਕੌਣ ਵਡਾਈ ਪੂਰਨ ਪੂਰ ਰਹਿਉ ਸਰਬ ਠਾਈ ਪੂਰਨ ਮਨ ਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ਕਿਉ ਨਾ ਆਰਾਧਉ ਮਿਲ ਕਰ ਸਾਧੋ ਘਰੀ ਮੋਹਤ ਕਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨ ਕਛੂ ਜਾਈ ਕਹੋ ਨਾਨਕ ਹਰਿ ਹਰਿ ਆਰਾਧਉ ਕਮਨ ਉਪਮਾ ਦੇਉ ਕਮਨ ਵਡਾਈ ਪੁੱਛੋ ਸੰਤ ਮੇਰੋ ਠਾਕੁਰ ਕੈਸਾ ਹੀਉ ਅਰਾਪਉ ਦੇਹੋ ਸਦੇਸਾ ਦੇਹੋ ਸਦੇਸਾ ਪ੍ਰਭ ਜਿਉ ਕੈਸਾ ਕਹ ਮੋਹਨ ਪ੍ਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨ ਅੰਤਰ ਦੇਸਾ ਬੰਧਨ ਤੇ ਮੁਕਤਾ ਘਾਟ ਕਰ ਜੁਗਤਾ ਕਹਿ ਨਾ ਸਕੋ ਹਰਿ ਜੈਸਾ ਦੇਖ ਚਰਿਤ ਨਾਨਕ ਮਨ ਮੋਹਿਓ ਪੂਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾ ਆਪਣੇ ਪਹਿ ਆਇਆ ਧਨ ਸੋ ਰਿਦਾ ਜਿਸ ਚਰਨ ਵਸਾਇਆ ਚਰਨ ਵਸਾਇਆ ਸੰਤ ਸੰਗਾਇਆ ਗਿਆਨ ਅੰਧੇਰ ਗਵਾਇਆ ਭਇਆ ਪ੍ਰਗਾਸ ਰਿਦਾ ਉਲਾਸ ਪ੍ਰਭ ਲੋੜੀ ਦਾ ਪਾਇਆ ਦੁਖ ਨਾਠਾ ਸੋ ਘਰ ਮਹਿ ਬੂਠਾ ਮਹਾ ਆਨੰਦ ਸਹਜਾਇਆ ਕਹੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿ ਆਇਆ ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਮੇ ਹਸਨੇ ਕੀ ਧੁਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਘੜੈ ਅਵਰ ਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਭੀਜੈ ਰਾਗੀ ਨਾਦੀ ਵੇਦ ਨਾ ਭੀਜੈ ਸੁਰਤੀ ਗਿਆਨੀ ਜੋਗ ਨਾ ਭੀਜੈ ਸੋਗੀ ਕੀਤਾ ਰੋਜ ਨਾ ਭੀਜੈ ਰੂਪੀ ਮਾਲੀ ਰੰਗ ਨਾ ਭੀਜੈ ਤੀਰਥ ਭਵੈ ਨੰਗ ਨਾ ਪੀਜੈ ਦਾਤੀ ਕੀਤਾ ਪੁੰਨ ਨਾ ਪੀਜੈ ਬਾਹ ਬੈਠਾ ਸੁਨ ਨਾ ਪੀਜੈ ਭੇੜ ਮਰਹਿ ਫਿਰ ਸੂਰ ਨਾ ਪੀਜੈ ਕੇਤੇ ਹੋਵੈ ਧੂੜ ਲੇਖਾ ਲਿਖਿਆ ਮਨ ਕੈ ਪਾਏ ਨਾਨਕ ਪੀਜੈ ਸਾਚੈ ਨਾਏ ਮਹੱਲਾ ਪਹਿਲਾ ਨਵ ਛੇ ਖਟਕਾ ਕਰੇ ਵਿਚਾਰ ਨਿਸ ਦਿਨ ਉਚਰੈ ਭਾਰ ਅਠਾਰ ਤਿਨ ਵੀ ਅੰਤ ਨ ਪਾਇਆ ਤੋਹੇ ਨਾਮ ਬਿਹੂਣ ਮੁਕਤ ਕਿਉ ਹੋਏ ਨਾ ਵਿਵਸਤ ਬ੍ਰਹਮੈ ਅੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ ਆਪੇ ਖੇਲ ਰਜਾਇਉਨ ਸਭ ਜਗਤ ਸਬਾਇਆ ਤ੍ਰੈ ਗੁਣ ਆਪ ਸਿਰਜਿ ਅਨ ਮਾਇਆ ਮੋਹ ਵਧਾਇਆ ਅੰਗੁਰ ਪ੍ਰਸਾਦੀ ਉਪਰੇ ਜਿਨ ਭਾਣਾ ਭਾਇਆ ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ ਸ਼ਲੋਕ ਮਹਲਾ ਦੂਜਾ ਆਪ ਉਪਾਏ ਨਾਨਕਾ ਆਪੇ ਰੱਖੈ ਵੇਖ ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬੇਕ ਸਭਨਾ ਸਾਹਿਬੇਕ ਐ ਵੇਖੈ ਧੰਦਾ ਲਾਏ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾ ਆਹੇ ਆਵਹਿ ਨੰਗੇ ਜਾਹੇ ਨੰਗੇ ਵਿੱਚੇ ਕਰਹਿ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨ ਸਥਾਪ ਜੀਆਂ ਕੋ ਭੇਜੈ ਜਿਨ ਸਥਾਪ ਲੈ ਜਾਵੇ ਆਪੇ ਥਾਪੂ ਥਾਪੈ ਆਪੇ ਇਤੇ ਵੇਸ ਕਰਾਵੇ ਜੇਤੇ ਜੀ ਫਿਰੈ ਔਦੂਤੀ ਆਪੇ ਭਿਖਿਆ ਪਾਵੇ ਲੇਖਾ ਬੋਲਣ ਲੇਖਾ ਚੱਲਣ ਕਾਇਰ ਕੀ ਚਹਿ ਦਾਵੇ ਮੂਲ ਮਤ ਪਰਵਾਣਾ ਇਹੋ ਨਾਨਕ ਆਖ ਸੁਣਾਏ ਕਰਨੀ ਉਪਰ ਹੋਏ ਤਪਾਵਸ ਜੇ ਕੋ ਕਹੈ ਕਹਾਏ ਪੌੜੀ ਗੁਰਮੁਖ ਚਲਤ ਰਚਾਇਓਨ ਗੁਣ ਪ੍ਰਗਟੀ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਸਗਤ ਗਈ ਭ੍ਰਮ ਕਟਿਆ ਸਿਵ ਜੋਤਿ ਜਗਾਇਆ ਜਿਨ ਕੈ ਪੋਤੈ ਪੁਨ ਹੈ ਗੁਰਪੁਰਖ ਮਿਲਾਇਆ ਨਾਨਕ ਸਾਜੇ ਮਿਲ ਰਹੇ ਹਰਿ ਨਾਮ ਸਮਾਇਆ ਸ਼ਲੋਕ ਮਹੱਲਾ ਦੂਜਾ ਸਾਹਾ ਚੱਲੇ ਵਣਜਾਰਿਆ ਲਿਖਿਆ ਦੇਵੈ ਨਾਲੇ ਲਿਖੇ ਉਪਰ ਹੁਕਮ ਹੋਏ ਲਈਐ ਵਸਤ ਸੰਭਾਲੇ ਵਸ ਲਈ ਵਣਜਾਰੀ ਵਖਰ ਬੱਧਾ ਪਾਏ ਕੇਈ ਲਾਹ ਲੈ ਚਲੇ ਇਕ ਚੱਲੇ ਮੂਲ ਗਵਾਏ ਥੋੜਾ ਕਿਨਾ ਨਾ ਮੰਗਿਓ ਕਿਸ ਕਹੀਐ ਸਾਵਾਸੇ ਨਦਰ ਤਿਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੋਏ ਆਗੈ ਪਾਛੈ ਗਣਤ ਨ ਆਵੇ ਕਿਆ ਜਾਤੀ ਕਿਆ ਹੁਣ ਹੋਵੇ ਸਭ ਕਰਨਾ ਕਿਰਤ ਕਰ ਲਿਖਿਆ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖ ਤਰੀਐ ਨਾਨਕ ਨਦਰੀ ਨਦਰ ਕਰੇ ਪੌੜੀ ਮਨਮੁਖ ਦੂਜਾ ਪਰਮ ਹੈ ਦੂਜੈ ਲੋਭਾਇਆ ਕੂੜ ਕਪਟ ਕਮਾਵ ਦੇ ਕੂੜੋ ਆ ਲਾਇਆ ਪੁੱਤਰ ਕਲਤਰ ਮੋਹ ਹੇਤ ਹੈ ਸਭ ਦੁਖ ਸਵਾਇਆ ਜਮਦਰ ਬੱਧੇ ਮਾਰਿਐ ਪਰਮੈ ਪਰਮਾਇਆ ਮਨਮੁਖ ਜਨਮ ਗਵਾਇਆ ਨਾਨਕ ਹਰਿ ਭਾਇਆ ਸ਼ਲੋਕ ਮਹੱਲਾ ਦੂਜਾ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦਿ ਤਿੰਨੀ ਪੀਤਾ ਰੰਗ ਸਿਓ ਜਿਨ ਕੋ ਲਿਖਿਆ ਆਦ ਮਹੱਲਾ ਦੂਜਾ ਕੀਤਾ ਕਿਆ ਸਾਲਾਹੀਐ ਕਰੇ ਸੋਏ ਸਾਲਾਹੇ ਨਾਨਕ ਏਕੀ ਵਾਰਾਂ ਦੂਜਾ ਦਾਤਾ ਨਾਹੇ ਕਰਤਾ ਸੋ ਸਾਲਾਹੀਐ ਜਿਨ ਕੀਤਾ ਆਕਾਰ ਦਾਤਾ ਸੋ ਸਾਲਾਹੀਐ ਜੇ ਸਭ ਸਹਿ ਦੇ ਨਾਨਕ ਆਪ ਸਦੀਵ ਹੈ ਪੂਰਾ ਜਿਸ ਪੰਡਾਰ ਵੱਡਾ ਕਰ ਸਾਲਾਹੀਐ ਅੰਤ ਨ ਪਾਰਾ ਵਾਰ ਪੌੜੀ ਹਰਿ ਕਾ ਨਾਮ ਨਿਧਾਨ ਹੈ ਸੇਵਿਆ ਸੁਖ ਪਾਈ ਨਾਮ ਨਿਰੰਜਨ ਉਚਰਾ ਪਤ ਸਿਉ ਘਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ ਮਤ ਪੰਖੇ ਰੂ ਵਸ ਹੋਏ ਸਤਿਗੁਰੂ ਧਿਆਈ ਨਾਨਕ ਆਪ ਦਇਆਲ ਹੋਏ ਨਾਮੇ ਨਿਵਲਾਈ ਸਰੂਪ ਮਹੱਲਾ ਦੂਜਾ ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ ਚੀਰੀ ਜਾ ਕੀ ਨਾ ਫਿਰੈ ਸਾਹਿਬ ਸੋ ਪ੍ਰਵਾਣ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਲਾਰ ਜੋ ਤਿਸ ਭਾਵੈ ਨਾਨਕਾ ਸਾਈ ਭਲੀ ਕਾਰ ਜਿੰਨਾ ਚੀਰੀ ਚੱਲਣਾ ਹੱਥ ਤੇ ਨਾ ਕਿਛ ਨਾਹੇ ਸਾਹਿਬ ਕਾ ਫਰਮਾਨ ਹੋਏ ਉੱਠੀ ਕਰ ਲੈ ਪਾਹੇ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਮਹੱਲਾ ਦੂਜਾ ਸਿਫਤ ਜਿਨ੍ਹਾਂ ਕੋ ਬਖਸ਼ਿਆ ਸੇਈ ਪੋਤੇਦਾਰ ਕੁੰਜੀ ਜਿਨ ਕੋ ਦਿੱਤੀਆ ਤਿੰਨਾ ਮਿਲੇ ਭੰਡਾਰ ਜਹਾ ਭੰਡਾਰੀ ਹੂੰ ਗੁਣ ਨਿਕਲੈ ਤੇ ਕੀ ਹੈ ਪ੍ਰਮਾਣ ਨਦਰ ਤਿਨਾ ਕੋ ਨਾਨਕਾ ਨਾਮ ਜਿਨਾ ਨੀਸਾਨ ਪੌੜੀ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ ਸੁਣ ਸੁਣ ਮਨ ਬਸਾਈਐ ਬੂਝੈ ਜਨ ਕੋਈ ਬਹਦਿਆ ਉਠਦਿਆ ਨਾ ਵਿਸਰੈ ਸਾਚਾ ਸੱਚ ਸੋਈ ਭਗਤਾ ਕੋ ਨਾਮ ਆਧਾਰ ਹੋਇ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਾ ਗੁਰਮੁਖ ਹਰਿ ਸੋਈ ਸ਼ਲੋਕ ਮਹੱਲਾ ਪਹਿਲਾ ਨਾਨਕ ਤੁਲਿਆ ਤੋਲ ਜੇ ਜੀਉ ਪਿਛੈ ਪਾਈਐ ਇਕਸ ਨਾ ਪੁੱਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ ਵੱਡਾ ਆਖਣ ਭਾਰਾ ਤੋਲ ਹੋਰ ਹੌਲੀ ਮੱਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਪਹਾੜ ਕਿਉ ਕੰਡਾ ਤੋਲੈ ਸੁਨਿਆਰ ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਪੁਜਾਏ ਮੂਰਖ ਅੰਧਿਆ ਅੰਦੀ ਧਾਤ ਕਹਿ ਕਹਿ ਕਹਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਨ ਔਖਾ ਆਖ ਨਾ ਜਾਪੀ ਆਖੇ ਇਕ ਆਖ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤ ਜੇ ਕਿਉ ਹੋਏ ਤਾਂ ਕਿਉ ਦਿਸੈ ਪੈ ਰੂਪ ਨਾ ਜਾਤੇ ਸਭ ਕਾਰਨ ਕਰਤਾ ਕਰੇ ਘਟ ਔਕੜ ਘਟ ਥਾਪੇ ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖੇ ਪੌੜੀ ਨਾਇ ਸੁਣਿਆ ਮਨ ਰਹਸਿਐ ਨਾਮੇ ਸਾਤ ਆਈ ਨਾਇ ਸੁਣਿਆ ਮਨ ਤ੍ਰਿਪਤੀਐ ਸਭ ਦੁਖ ਗਵਾਈ ਨਾਇ ਸੁਣਿਆ ਨਾਉ ਉਪਜੈ ਨਾਮੇ ਵਡਿਆਈ ਨਾਮੇ ਹੀ ਸਭ ਜਾਤ ਪਾਤ ਨਾਮੇ ਗਾਤਿ ਪਾਈ ਗੁਰਮੁਖ ਨਾਮ ਤੇ ਆਈਐ ਨਾਨਕ ਲਿਵ ਲਾਈ ਸਲੋਕ ਮਹੱਲਾ ਪਹਿਲਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੀਹੋ ਵਰਿਆ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪਾਉਣਾ ਮਾਇ ਸਮਾਣੀ ਨਾਨਕ ਨਿਗੁਰਿਆ ਗੁਣ ਨਾਹੀ ਕੋਏ ਮੋਹਿ ਫੇਰਿਆ ਮੋਹ ਝੂਠਾ ਹੋਏ ਮਹੱਲਾ ਪਹਿਲਾ ਨਾਨਕ ਚੁਲਿਆ ਸੁਜਿਆ ਜੇ ਭਰ ਜਾਣਾ ਕੋਏ ਸੁਰਤੇ ਚੁੜੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁਲੀ ਸੰਤੋਖੀ ਗਿਰਹੀ ਕਾ ਸਤਦਾਨ ਰਾਜੇ ਚੁਲੀ ਨਿਆਵ ਕੀ ਪੜਿਆ ਸੱਚ ਧਿਆਨ ਪਾਣੀ ਚਿਤ ਨਾ ਧੋਪੀ ਮੁਖ ਪੀਤਾ ਤਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾਇ ਸੁਣਿਆ ਸਭ ਸਿੱਧ ਹੈ ਰਿੱਧ ਪਿਛੈ ਆਵੈ ਨਾਇ ਸੁਣਿਆ ਨੋ ਰਿੱਧ ਮਿਲੈ ਮਨ ਚਿੰਦਿਆ ਪਾਵੈ ਨਾਇ ਸੁਣਿਆ ਸੰਤੋਖ ਹੋਏ ਕਬਲਾ ਚਰਨ ਧਿਆਵੈ ਨਾਇ ਸੁਣਿਆ ਸਾਜ ਉਪਜੈ ਸਾਜੇ ਸੁ ਪਾਵੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ਸ਼ਲੋਕ ਮਹੱਲਾ ਪਹਿਲਾ ਦੁਖ ਵਿੱਚ ਜੰਮਣ ਦੁਖ ਮਰਨ ਦੁਖ ਵਰਤਨ ਸੰਸਾਰ ਦੁਖ ਦੁਖ ਅੱਗੇ ਆਖੀਐ ਪੜ ਪੜ ਕਰਹਿ ਪੁਕਾਰ ਦੁਖ ਗਿਆ ਪੰਡਾ ਖੁੱਲਿਆ ਸੋਖ ਨਾ ਨਿਕਲਿਓ ਕੋਏ ਦੁਖ ਵਿੱਚ ਜਿਉ ਜਲਾਇਆ ਦੁਖਿਆ ਚੱਲਿਆ ਰੋਏ ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ ਦੁਖ ਗਿਆ ਅੱਗੀ ਮਾਰੀਐ ਦੁਖ ਦੁਖਦਾਰੂ ਹੋਏ ਮਹੱਲਾ ਪਹਿਲਾ ਨਾਨਕ ਦੁਨੀਆ ਪਸ ਰੰਗ ਪਸੂ ਹੂ ਪਸ ਖੇਹ ਪਸੋ ਪਸ ਕਮਾਵਣੀ ਭੀ ਪਸ ਭਰਿਆ ਦੇ ਜਾ ਜੀਓ ਵਿੱਚੋਂ ਕੱਢਿਆ ਪਸੂ ਭਰਿਆ ਜਾਏ ਅੱਗੇ ਲੇਖੈ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾਇ ਸੁਣਿਆ ਸੋਈ ਸੰਜਮੋ ਜਮ ਨੇੜ ਨਾ ਆਵੈ ਨਾਇ ਸੁਣਿਆ ਘਟ ਚੰਨ ਨਾ ਆਨੇਰ ਗੁਆਵੈ ਨਾਇ ਸੁਣਿਆ ਆਪ ਬੁਝੀਐ ਲਾਹਾ ਨਾਉ ਪਾਵੈ ਨਾਇ ਸੁਣਿਆ ਪਾਪ ਕਟਿਆ ਹੈ ਨਿਰਮਲ ਸੱਚ ਪਾਵੈ ਨਾਨਕ ਨਾਇ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੈ ਸ਼ਲੋਕ ਮਹੱਲਾ ਪਹਿਲਾ ਘਰ ਨਾਰਾਇਣ ਸਵਾ ਨਾਲੇ ਪੂਜ ਕਰੇ ਰੱਖੈ ਨਾਵਾਲ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪਹਿਨਾ ਖਾਏ ਅੰਧੀ ਕੰਮੀ ਅੰਧ ਸਜਾਏ ਭੁਖਿਆ ਦੇ ਨਾ ਮਰਦਿਆ ਰੱਖੈ ਅੰਧਾ ਝਗੜਾ ਅੰਧੀ ਸੱਥਾ ਮਹੱਲਾ ਪਹਿਲਾ ਸਭੇ ਸੁਰਤੀ ਜੋ ਸਭ ਸਭੇ ਵੇਦ ਪੁਰਾਣ ਸਭੇ ਕਰਨੇ ਤਪ ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਸਾਇਆ ਅਮਰ ਸਭ ਸਭ ਖੁਸ਼ੀਆ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਜੋ ਧਿਆਨ ਸਭੇ ਬੁਰੀਆ ਖੰਡ ਸਭ ਸਭੇ ਜੀ ਅਜਹਾਨ ਹੁਕਮ ਚਲਾਏ ਆਪਣਾ ਕਰਮੀ ਵਹਿ ਕਲਾਮ ਨਾਰਗ ਸੱਚਾ ਸੱਚ ਨਾਏ ਸੱਚ ਸਵਾ ਦੀਵਾਨ ਪੌੜੀ ਨਾਇ ਮੰਨਿਆ ਸੁਖ ਉਪਜੈ ਨਾਮੇ ਗਤ ਹੋਈ ਨਾਇ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ ਨਾਇ ਮੰਨਿਆ ਭਵਜਲ ਲੰਘਿਆ ਫਿਰ ਬਿਗਨ ਨ ਹੋਈ ਨਾਇ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲਿਆ ਨਾਉ ਮੰਨੀਐ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਪੁਰੀਆ ਖੰਡਾ ਸਿਰ ਕਰੇ ਇੱਕ ਪੈਰ ਧਿਆਏ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉੱਪਰ ਉਹ ਟਿਕ ਟਿਕਾਏ ਕਿਸ ਨੂੰ ਜੋਰ ਕਰੇ ਕਿਸ ਨੂੰ ਕਈਐ ਨਾਨਕਾ ਕਿਸ ਨੂੰ ਕਰਤਾ ਦੇ ਹੁਕਮ ਰਹਾਏ ਆਪਣੈ ਮੂਰਖੇ ਆਗਣੇ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਣ ਨਾ ਆਵੇ ਤੋਟ ਨਾ ਹੋ ਥਕਾਂ ਨਾ ਠਾਕਿਆ ਏਵਡ ਰੱਖੈ ਜੋਤੇ ਨਾਨਕ ਤਸਿਓ ਚੁਖ ਬਿੰਦ ਉਪਰ ਆਖਣ ਦੋਸ ਪੌੜੀ ਨਾਇ ਮੰਨੈ ਕੋਲ ਉਧਰੈ ਸਭ ਕੁਟੰਬ ਸਬਾਇਆ ਨਾਇ ਮੰਨੈ ਸੰਗਤ ਉਧਰੈ ਜਿਨ ਹਿਰਦੈ ਵਸਾਇਆ ਨਾਇ ਮੰਨੈ ਸੁਣ ਉਧਰੇ ਜਿਨ ਰਸਨ ਰਸਾਇਆ ਨਾਇ ਮੰਨੈ ਦੁਖ ਭੁਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿੰਨੀ ਸਾਲ ਆਇਆ ਜਿਨ ਗੁਰੂ ਮਿਲਾਇਆ ਸ਼ਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇਹ ਸਭ ਥਿੱਤੀ ਸਭ ਵਾਰ ਸਭੇ ਰੁਤੀ ਮਾ ਸਾਵੇ ਸਭ ਧਰਤੀ ਸਭ ਭਾਰ ਸਭੇ ਬਾਣੀ ਪਾਉਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀ ਜੈਕਾਰ ਆਖੈ ਥਕੈ ਆਖਿਆ ਕਰ ਸਿਫਤੀ ਵਿਚਾਰ ਤ੍ਰਿਣ ਨਾ ਪਾਇਓ ਬਪੜੀ ਨਾਨਕ ਕਹਿ ਗਵਾਰ ਮਹੱਲਾ ਪਹਿਲਾ ਅੱਖੀ ਪਰਣਾ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾ ਗਿਆਨੀ ਪੰਡਤਾਂ ਪੁੱਛਾ ਵੇਦ ਵਿਚਾਰ ਪੁੱਛਾ ਦੇਵਾ ਮਾਨਸਾ ਜੋਤ ਕਰਹਿ ਅਵਤਾਰ ਸਿਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸੱਚ ਨਾਏ ਨਿਰਭਉ ਭੈ ਵਿਣਸਾਰ ਹੋਰ ਕੱਚੀ ਮੱਤੀ ਕੱਚ ਵਿੱਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰੇ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ ਨਾਉ ਮੰਨਿਆ ਹਉ ਮੈਂ ਗਈ ਸਭ ਰੋਗ ਗਵਾਇਆ ਨਾਇ ਮੰਨਿਆ ਨਾਮ ਉਪਜੈ ਸਾਜੇ ਸੁਖ ਪਾਇਆ ਨਾਇ ਮੰਨਿਆ ਸਾਤ ਉਪਜੈ ਹਰਿ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ ਸ਼ਲੋਕ ਮਹੱਲਾ ਪਹਿਲਾ ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ ਤੁਧ ਅੱਗੇ ਤੁਧੈ ਸਾਲਾਹੀ ਮੈਂ ਅੰਧੇ ਨਾਉ ਸੁਜਾਖਾ ਜੀਤਾ ਆਖਣ ਸਾਹੀ ਸਬਦੀ ਭਾਖਿਆ ਭਾਇ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨਾ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ਸਭ ਕਾਰਨ ਕਰਤਾ ਕਰੇ ਦੇਖੈ ਵਾਰੋ ਵਾਰ ਜੇ ਚੁਪੈ ਜੇ ਮੰਗਿਆ ਦਾਤ ਕਰੇ ਦਾਤਾਰ ਇਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਵੈ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਇ ਮੰਨਿਆ ਸਿਰ ਜੈ ਨਾਮੇ ਮਾਤੇ ਹੋਈ ਨਾਇ ਮੰਨਿਆ ਗੁਣੂ ਉਚਰੈ ਨਾਮੇ ਸੁਖ ਸੋਈ ਨਾਇ ਮੰਨਿਆ ਭ੍ਰਮ ਕਟਿਐ ਫਿਰ ਦੁਖ ਨਾ ਹੋਈ ਨਾਇ ਮੰਨਿਆ ਸਾਲਾਹੀਐ ਪਾਪਾਂ ਮਤ ਧੋਈ ਨਾਨਕ ਪੂਰੇ ਗੁਰ ਤੇ ਨਾਉ ਮੰਨਿਐ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਸਾਸਤਰ ਵੇਦ ਪੁਰਾਣ ਪੜੰਤਾ ਪੂਕਾਰੰਤਾ ਆ ਜਾਣੰਤਾ ਜਾਂ ਬੂਝੈ ਤਾਂ ਸੂਝੈ ਸੋਈ ਨਾਨਕ ਆਖੈ ਕੂਕ ਨਾ ਹੋਈ ਮਹੱਲਾ ਪਹਿਲਾ ਜਾਂ ਹਉ ਤੇਰਾ ਤਾਂ ਸਭ ਕੀ ਮੇਰਾ ਹਉ ਨਾਹੀ ਤੂੰ ਹੋਵਹਿ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤ ਪਰੋਵਹਿ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਜ ਵੇਖੈ ਨਾਨਕ ਸੱਚਾ ਸੱਚੀ ਨਾਈ ਸੱਚ ਪਵੈ ਧੁਰ ਲੇਖੈ ਪੌੜੀ ਨਾਮ ਨਿਰੰਜਨ ਅਲਖੈ ਕਿਉ ਲਖਿਆ ਜਾਈ ਨਾਮ ਨਿਰੰਜਨ ਲਾਲਖੈ ਕਿਉ ਪਾਈਐ ਭਾਈ ਨਾਮ ਨਿਰੰਜਨ ਵਰਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲਿਐ ਭਾਈ ਸ਼ਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੁਹੀ ਖਾਜਵਾ ਮੁਰਦਾਰ ਕੂੜ ਬੋਲ ਬੋਲ ਭੌਕਣਾ ਚੂਕਾ ਧਰਮ ਵਿਚਾਰ ਜਿਨ ਜੀਵੰਦਿਆ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਮਹੱਲਾ ਪਹਿਲਾ ਰੰਨਾ ਹੋਇਆ ਬੋਧਿਆ ਪੁਰਸ ਹੋਏ ਸਿਆਦ ਸੀਲ ਸੰਜਮ ਸੁਚ ਪੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੀ ਖਿੰਥਾ ਝੋਲੀ ਬਹੁ ਭੇ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਪਰਮ ਹੈ ਭਰਮੈ ਗਾਵਾਰੀ ਨਾਨਕ ਨਾਮ ਨਾ ਚੇਤੀ ਜੂਐ ਬਾਜੀ ਹਾਰੀ ਸ਼ਲੋਕ ਮਹੱਲਾ ਪਹਿਲਾ ਲਖ ਸਿਉ ਪ੍ਰੀਤ ਹੋਐ ਲਖ ਜੀਵਨ ਕਿਆ ਖੁਸ਼ੀਆ ਕਿਆ ਚਾਉ ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਜੇ ਸੋ ਵਰਿਆ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚਿਤ ਨ ਕੌੜ ਤਣ ਧਾਏ ਜਾਏ ਮਿੱਠਾ ਕੌੜਾ ਦੋਵੇ ਰੋਗ ਨਾਨਕ ਅੰਤ ਵਿਗੁੱਤੇ ਭੋਗ ਚਾਖ ਛਕ ਚਖਣਾ ਝਗੜਾ ਝਾਖ ਝਕ ਛਕ ਜਾਹੇ ਚਖੈ ਤਿਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਘਰ ਗੱਚ ਕੀਤੇ ਬਾਗੇ ਬਾਗੇ ਸਾਧ ਸਾਹਜ ਕਰ ਮਨ ਖੇਲਾਇਆ ਤੈ ਸਾਹ ਪਾਸੋ ਕਾਣ ਕਹਾਇਆ ਮਿੱਠਾ ਕਰਕੇ ਕੌੜਾ ਖਾਇਆ ਤਿਲ ਕੌੜਾ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੀੜਾ ਪਾਏ ਤਉ ਤਣ ਚੂਕ ਸਮਾਏ ਨਾਨਕ ਗੁਰਮੁਖ ਪਾਵੈ ਸੋਏ ਜਿਸ ਨੂੰ ਪ੍ਰਾਪਤ ਲਿਖਿਆ ਹੋਏ ਪੌੜੀ ਜਿਨ ਕਾ ਹਿਰਦਾ ਮਹਿਲ ਕਵਟ ਹੈ ਬਾਹਰ ਤੋ ਆਇਆ ਕੂੜ ਕਵਟ ਕਮਾਵ ਦੇ ਕੂੜ ਪ੍ਰਗਟੀ ਆਇਆ ਅੰਦਰ ਹੋਏ ਸੋ ਨਿਕਲੈ ਨਾ ਛਪੈ ਛਪਾਇਆ ਕੂੜਾ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲਿਖ ਪਾਇਆ ਸ਼ਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉਤਮ ਮਧਿਮ ਜਾਤੀ ਜਿਨ ਸੀ ਭਰਮ ਭਵੈ ਸੰਸਾਰ ਅੰਮ੍ਰਿਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਗੁਰੂ ਕੀ ਆਖੀ ਗੁਰੂ ਜਾਤੀ ਸੁਰਤੀ ਕਰਮ ਤੇ ਆਈ ਹੁਕਮ ਸਾਜ ਹੁਕਮੈ ਵਿੱਚ ਰਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋ ਹਉਮੈ ਟੁਟੈ ਤਾਂ ਕੋ ਲਿਖਿਆ ਲੇਖੈ ਮਹੱਲਾ ਪਹਿਲਾ ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਵੀਓ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਉ ਸੱਚ ਬੀਜੈ ਸੱਚ ਉਗਵੈ ਦਰਗਾ ਪਾਈਆ ਥਾਉ ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਏ ਨਾਨਕ ਰਾਸੀ ਬਾਹਰਾ ਲਦ ਨਾ ਚੱਲਿਆ ਕੋਏ ਪੌੜੀ ਨਿਮ ਬਿਰਖ ਬਹੁ ਆਇ ਅੰਮ੍ਰਿਤ ਰਸ ਪਾਇਆ ਅੰਬਿਸਿਰ ਮੰਤਰ ਵਿਸਾਈਐ ਬਹੁ ਦੂਦ ਪੀ ਆਇਆ ਮਨ ਮੁਖਾ ਭੇਨ ਨਾ ਭੇਜੀ ਪੱਥਰ ਨਾ ਵਾਇਆ ਬਿਖ ਮੈਂ ਅੰਮ੍ਰਿਤ ਸਿੰਚੀਐ ਬਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਖਾਰੇ ਸਭ ਬਿਖ ਲਹਿ ਜਾਇਆ ਸ਼ਲੋਕ ਮਹੱਲਾ ਪਹਿਲਾ ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ ਇਕ ਨੀ ਲੱਦਿਆ ਇਕ ਲੱਦ ਚੱਲੇ ਇਕ ਨੀ ਬੱਧੇ ਭਾਰ ਇਕ ਨਾ ਹੋਈ ਸਾਖਤੀ ਇਕ ਨਾ ਹੋਈ ਸਾਰ ਨਸਕਰ ਸਣੈ ਦਮਾਮਿਆ ਛੁੱਟੇ ਬੰਕ ਦੁਆਰ ਨਾਨਕ ਢੇਰੀ ਛਾਰ ਕੀ ਪੀ ਫਿਰ ਹੋਈ ਛਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਦਾ ਕੋਟ ਭੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ ਮਹਾ ਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ ਭਲਕੇ ਉਠ ਨਿਤ ਪਰ ਦਰਬ ਹਿਰਾ ਹਰ ਹਰਿ ਨਾਮ ਚੁਰਾਇਆ ਹਰ ਜਿਉ ਤਿਨ ਕੀ ਸੰਗਤ ਮਤ ਕਰਹੁ ਰਖ ਲਿਓ ਹਰਿ ਰਾਇਆ ਨਾਨਕ ਭਇਆ ਕਿਰਤ ਦੇ ਮਨ ਮੁਖ ਦੁਖ ਪਾਇਆ ਸ਼ਲੋਕ ਮਹੱਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮ ਸਭ ਕੋ ਹੋਏ ਹੁਕਮ ਪਛਾਣੈ ਖਸਮ ਕਾ ਤਾ ਸੱਚ ਪਾਵੈ ਕੋਏ ਗੁਰਮੁਖ ਆਪ ਪਛਾਣੀਐ ਬੁਰਾ ਨਾ ਦੀਸੈ ਕੋਏ ਨਾਨਕ ਗੁਰਮੁਖ ਨਾਮ ਤੇ ਆਈਐ ਸਹਿਲਾ ਆਇਆ ਸੋਏ ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮੇਲਨ ਹਾਰ ਨਾਨਕ ਸ਼ਬਦ ਮਿਲੇ ਨਾ ਵਿਛੜੈ ਜਿਨਾ ਸੇਵਿਆ ਹਰ ਦਾਤਾਰ ਪੌੜੀ ਗੁਰਮੁਖ ਹਿਰਦੈ ਸਾਥ ਹੈ ਨਾਉ ਉਗਵਿਆਇਆ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ਹਿਰਦਾ ਸੁਧ ਹਰਿ ਸੇਵ ਦੇ ਸੋ ਹੈ ਗੁਣ ਗਾਇਆ ਮੇਰੇ ਹਰ ਜਿਉ ਏਵੈ ਭਾਵ ਦਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮੇਲਿਆਨ ਹਰ ਦਰ ਸੋਹਾਇਆ ਸ਼ਲੋਕ ਮਹਲਾ ਪਹਿਲਾ ਧਨਵੰਤਾ ਇਵਹੀ ਕਹੈ ਅਵਰੀ ਧਨ ਕੋ ਜਾਓ ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਵਿਸਰੈ ਨਾਮ ਅੱਲਾ ਪਹਿਲਾ ਸੂਰਜ ਚੜੈ ਵਿਜੋਗ ਸਭ ਸਹਿ ਘਟੈ ਆਰਜਾ ਤਨ ਮਨ ਰਤਾ ਭੋਗੇ ਕੋਈ ਹਾਰੈ ਕੋ ਜਿਣੈ ਸਭ ਕੋ ਭਰਿਆ ਫੂਕ ਆਖਣ ਕਹਨ ਨਾ ਥਮੀਐ ਨਾਨਕ ਵੇਖੈ ਆਪ ਫੂਕ ਕਢਾਏ ਟਹਿ ਪਵੈ ਪੌੜੀ ਸਤ ਸੰਗਤ ਨਾਮ ਨਿਦਾਨ ਹੈ ਜਿੱਥੋਂ ਹਰਿ ਪਾਇਆ ਗੁਰ ਪ੍ਰਸਾਦੀ ਘੜ ਜਾਣਨਾ ਆਨੇ ਰਗਵਾਇਆ ਲੋਹਾ ਪਾਰਸ ਭੇਟਿਆ ਕੰਚਨ ਹੋਏ ਆਇਆ ਨਾਨਕ ਸਤਿਗੁਰ ਮਿਲਿਆ ਨਾਉ ਪਾਈਐ ਮਿਲ ਨਾਮ ਧਿਆਇਆ ਜਿਨ ਕੈ ਪੋਤਾ ਪੁਨ ਹੈ ਤਿੰਨੀ ਦਰਸ਼ਨ ਪਾਇਆ ਸ਼ਲੋਕ ਮਹੱਲਾ ਪਹਿਲਾ ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ਸੱਚੈ ਸਰਮੈ ਬਾਰੇ ਅੱਗੇ ਲਹੈ ਨਾ ਦਾਦੇ ਅਕਲ ਇਹ ਨਾ ਆਖਿਆ ਅਕਲ ਗਵਾਈਐ ਬਾਦ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜ ਕੇ ਬੁਝੀਐ ਅਕਲੀ ਕੀਚੈ ਦਾਨ ਨਾਨਕ ਆਖੈ ਰਾਹੋ ਏਹੋ ਹੋਰ ਗੱਲਾਂ ਸੈਤਾਨ ਮਹੱਲਾ ਦੂਜਾ ਜੈਸਾ ਕਰੈ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਹੋਵੇ ਲਿੰਗ ਚਿੰਗ ਨਾ ਹੋਵੇ ਐਸੀ ਕਹੀਐ ਸੂਰਤ ਜੋ ਉਸ ਇਛੇ ਸੋ ਫਲ ਪਾਏ ਤਾਂ ਨਾਨਕ ਕਹੀਐ ਮੂਰਤ ਪੌੜੀ ਸਤਿਗੁਰੇ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਅੰਜਿਸ ਪ੍ਰਾਪਤ ਸੋਲ ਹੈ ਗੁਰ ਸਬਦੀ ਮਿਲਿਆ ਸਤਿਗੁਰ ਕੈ ਭਾਣਾ ਜੋ ਚੱਲੈ ਹਰ ਸੇ ਤੀਰ ਲਿਆ ਜਮ ਕਾਲ ਜੋਇ ਨਾ ਸਕੀ ਘਟ ਚਾਨਣ ਬਲਿਆ ਨਾਨਕ ਬਖਸ਼ ਮਿਲਾਇਨ ਫਿਰ ਗਰਵ ਨਾ ਗਲਿਆ ਸ਼ਲੋਕ ਮਹੱਲਾ ਪਹਿਲਾ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ ਜੁਗਤ ਧੋਤੀ ਸੁਰਤ ਚੌਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਈ ਮਹੱਲਾ ਤੀਜਾ ਨੌਵੀਂ ਨੇਵ ਸੱਜ ਦੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ ਦਸਵੀਂ ਦਸੇ ਦਵਾਰ ਦੇ ਠਾਕਾ ਇਕਾਦਸੀ ਏਕ ਕਰ ਜਾਣੈ ਦਵਾਦਸੀ ਪੰਜ ਵਸਕਤ ਕਰ ਰਾਖਾ ਤਉ ਨਾਨਕ ਮਨ ਮਾਨੈ ਐਸਾ ਵਰਤ ਰਹੀ ਜੈ ਪਾਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਭੂਪਤ ਰਾਜੇ ਰੰਗ ਰਾਏ ਸੰਚੈ ਬਿਖ ਮਾਇਆ ਕਰ ਕਰ ਹੇਤ ਵਧਾਏ ਦੇ ਪਰ ਦਰਬ ਚੁਰਾਇਆ ਪੁੱਤਰ ਕਲਤਰ ਨ ਵਿਸ ਹੈ ਬਹੁ ਪ੍ਰੀਤ ਲਗਾਇਆ ਵੇਖ ਦਿਆਈ ਮਾਇਆ ਤੋਹੇ ਗਈ ਪਛਤਹਿ ਪਛਤਾਇਆ ਜਮ ਦਰ ਬੱਧੇ ਮਾਰੀਐ ਨਾਨਕ ਹਰਿ ਭਾਇਆ ਸ਼ਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਕਰੇ ਮਸੀਤ ਮਖੱਟੂ ਹੋਏ ਕੈ ਕੰਨ ਪੜਾਏ ਫੱਕਰ ਕਰੇ ਹੋਰ ਜਾਤ ਗਵਾਏ ਗੁਰ ਪੀਰ ਸਦਾਏ ਮੰਗਣ ਜਾਏ ਤਾਕੈ ਮੂਲ ਨ ਲੱਗਿਐ ਪਾਏ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਉ ਪਛਾਣਹਿ ਸੇ ਮਹੱਲਾ ਪਹਿਲਾ ਮਨੋ ਜੇ ਅੰਧੇ ਕੂਪ ਕਹਿਆ ਬਿਰਦ ਨ ਜਾਣਨੀ ਮਨ ਅੰਧਾ ਹੁੰਦਾ ਕਵਲ ਦਿਸਨ ਖਰੇ ਕਰੂ ਇਕ ਕਹਿ ਜਾਣੈ ਕਹਿਆ ਬੁਝੈ ਤੇ ਨਰ ਸੁਰ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸੁਧ ਨਾ ਬੁੱਧ ਨਾ ਅਕਲ ਸਾਰ ਅੱਖਰ ਕਾ ਭਿਓ ਨਾ ਲਹੰਤ ਨਾਨਕ ਸੇ ਨਰ ਅਸਲ ਖਾਰੇ ਜੇ ਬੇਣ ਗੁਣ ਗਰਭ ਕਰੰਤੇ ਪੌੜੀ ਗੁਰਮੁਖ ਸਾਹਿਬ ਪਵਿੱਤ ਹੈ ਧਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ ਜੋ ਹਰਿ ਨਾਮ ਤੇ ਆਏ ਦੇ ਤਿਨ ਟੋਟ ਨਾ ਆਇਆ ਗੁਰਮੁਖਾਂ ਨਦਰੀ ਆਦਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚੇਤਨਾ ਆਵੀ ਹਰਿ ਨਾਮ ਸਮਾਇਆ ਸ਼ਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇਵੜ ਪਾਗੀ ਸੱਚਾ ਸਭ ਜਿਨਾ ਏਕ ਲਿਵ ਲਾਗੀ ਗ੍ਰਹ ਕੁਟੰਬ ਮਹਿ ਸਾਹਿ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣਤਾ ਸੇਵ ਨਾ ਹੋਵੀ ਕੀਤਾ ਥਾਇ ਨਾ ਪਾਏ ਸਬਦੈ ਸਾਧ ਨਾ ਆਇਓ ਸੱਚ ਨਾ ਲੱਗੋ ਭਾਉ ਸਤਿਗੁਰ ਪਿਆਰਾ ਨਾ ਲੱਗੇ ਮਨ ਹਟ ਆਵੇ ਜਾਏ ਜੇ ਇੱਕ ਵਿਖ ਅਗਾਹ ਪਰੇ ਤਾ ਦਸ ਵਿਖਾਂ ਪਿਛਾ ਜਾਏ ਸਤਿਗੁਰ ਕੀ ਸੇਵਾ ਚਾਕਰੀ ਦੇ ਚੱਲਾ ਸਤਿਗੁਰ ਪਾਏ ਆਪ ਗਵਾਏ ਸਤਿਗੁਰੂ ਨੂੰ ਮਿਲਾਏ ਸਾਜੇ ਰਹਿ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੈ ਸੱਚੇ ਮੇਲ ਮਿਲਾਏ ਪੌੜੀ ਖਾਨ ਮਲੂਕ ਹਾਇ ਦੇ ਕੋਰ ਹਣ ਨਾ ਪਾਈ ਗੜ ਮੰਦਰ ਗੱਚ ਗੀਰੀਆ ਕੇ ਸਾਥ ਨਾ ਜਾਈ ਸੋਇਨ ਸਾਖਿਤ ਪਾਉਣ ਵੇਗ ਤ੍ਰਿਗ ਤ੍ਰਿਗ ਚਤੁਰਾਈ ਛਤੀ ਹੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਧਾਈ ਨਾਨਕ ਜੋ ਦੇਵੈ ਤਿਸੈ ਨਾ ਜਾਣਨੀ ਮਨ ਮੁਖ ਦੁਖ ਪਾਈ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਮੋਨੀ ਥਕੇ ਦੇ ਸੰਤਰ ਭਾਵ ਥਕੇ ਭੇਖ ਤਾਰੀ ਦੂਜੈ ਭਾਏ ਨਾਉ ਕਦੇ ਨਾ ਪਾਇਨ ਦੁਖ ਲਾਗਾ ਤੇ ਭਾਰੀ ਮੂਰਖ ਅੰਧੇ ਤ੍ਰੈ ਗੁਣ ਸੇਵੈ ਮਾਇਆ ਕੈ ਵਿਵਹਾਰੀ ਅੰਦਰ ਕਪਟ ਉਧਰ ਭਰਨ ਕੈ ਤਾਈ ਪਾਠ ਪੜਹਿ ਗਾਵਾਰੀ ਸਤਗੁਰ ਸੇਵੇ ਸੋ ਸੁਖ ਪਾਏ ਜਿਨ ਹਉ ਮੈ ਵਿੱਚ ਮਾਰੀ ਨਾਨਕ ਪੜਨਾ ਗੁਣਨਾ ਇਕ ਨਾਉ ਹੈ ਬੂਝੈ ਕੋ ਵਿਚਾਰੀ ਮਹੱਲਾ ਤੀਜਾ ਨਾਂਗੇ ਆਉਣਾ ਨਾਂਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਕੀਜੈ ਗੁਰਮੁਖ ਹੋਵੈ ਸੋ ਭਾਣਾ ਮੰਨੇ ਸਾਜੇ ਹਰ ਰਸ ਪੀਜੈ ਨਾਨਕ ਸੁਖ ਦਾਤਾ ਸਦਾ ਸਲਾਹੇ ਹੋ ਰਸਨਾ RAM ਰਵੀਜੈ ਪੌੜੀ ਗੜ ਕਾਇਆ ਗਾਰ ਬਹੁ ਭਾਂਤ ਬਣਾਈ ਰੰਗ ਪਰੰਗ ਦੀਫਿਆ ਪਹਿਰੈ ਆਈ ਲਾਲ ਸੁਪੇਦ ਆ ਬਹੁ ਸਵਾ ਬਣਾਈ ਦੁਖ ਖਾਣਾ ਦੁਖ ਭੋਗਣਾ ਗਰਬਾ ਗਰਵਾਈ ਨਾਨਕ ਨਾਮ ਨਾ ਚੇਤਿਓ ਅੰਤ ਲੈ ਛਡਾਈ ਸ਼ਲੋਕ ਮਹੱਲਾ ਤੀਜਾ ਸਾਜੇ ਸੁਖ ਸੁਤੀ ਸਭ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਦੁਬਦਾ ਚੂਕੀ ਸਾਜ ਸੁਭਾਏ ਅੰਤਰ ਨਾਮ ਵਸਿਆ ਮਨ ਆਏ ਸੇ ਕੰਠ ਲਾਏ ਦੇ ਭੰਨ ਕਢਾਏ ਨਾਨਕ ਜੋ ਤੁਰ ਮਿਲੇ ਸੇ ਹੁਣ ਆਣ ਮਿਲਾਏ ਮਹੱਲਾ ਤੀਜਾ ਜਿੰਨੀ ਨਾਮ ਵਿਸਾਰਿਆ ਕਿਆ ਜਬ ਜਾਪੈ ਹੋਰ ਬਿਸਟਾ ਅੰਦਰ ਕੀਟ ਸੇ ਮੁਠੇ ਧੰਦਾ ਚੋਰ ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰੇ ਪੌੜੀ ਨਾਮ ਸਲਾਹਨ ਨਾਮ ਮੰਨ ਆਸਥਿਰ ਜਗ ਸੋਈ ਹਿਰਦੈ ਹਰ ਚਿਤ ਚਿਤਵੈ ਦੂਜਾ ਨਹੀਂ ਕੋਈ ਰੋਮ ਰੋਮ ਹਰੀ ਉਚਰਾਇ ਖੇਨੁ ਖੇਨੁ ਹਰਿ ਸੋਈ ਗੁਰਮੁਖ ਜਨਮ ਸਕਾਰਥਾ ਨਿਰਮਲ ਮਲ ਖੋਈ ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾ ਪਦ ਹੋਈ ਸ਼ਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵਹਿ ਹੋਰੇ ਨਾਨਕ ਜੰਪੁਰ ਬੱਧੇ ਮਾਰੀਐ ਜਿਉ ਸੰਨੀ ਉਪਰ ਚੋਰ ਮਹੱਲਾ ਪੰਜਵਾ ਤਰਤ ਸੁਹਾਵੜੀ ਆਕਾਸ ਸੁਹੰਦਾ ਜਪੰਦਿਆ ਹਰਿ ਨਾਮ ਨਾਨਕ ਨਾਮ ਵਿਹੂਣਿਆ ਤਿਨ ਤਨ ਖਾਵਹਿ ਕਾਉ ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਲੀ ਵਾਸਾ ਓਏ ਬਾਹੜ ਜੂਨ ਨ ਆਵਨੀ ਫਿਰ ਹੋਏ ਨਾ ਬਿਨਾਸਾ ਹਰ ਸੇਤੀ ਰੰਗ ਰਾਵ ਰਹੇ ਸਭ ਸਾਸ ਗਿਰਾਸਾ ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪ੍ਰਗਾਸਾ ਓਏ ਕਿਰਪਾ ਕਰ ਕੈ ਮੇਲਿਓਨ ਨਾਨਕ ਹਰਿ ਪਾਸਾ ਸ਼ਲੋਕ ਮਹੱਲਾ ਤੀਜਾ ਜਿਚਰ ਇਹੋ ਮਨ ਲਾਰੀ ਵਿੱਚ ਹੈ ਹਉ ਮੈਂ ਬਹੁਤ ਅਹੰਕਾਰ ਸਬਦੈ ਸਾਧ ਨਾ ਆਵੀ ਨਾਮ ਨ ਲੱਗੈ ਪਿਆਰ ਸੇਵਾ ਥਾਏ ਨ ਪਵੀ ਤਿਸ ਕੀ ਖਪ ਖਪ ਹੋਏ ਖਵਾਰ ਨਾਨਕ ਸੇਵਕ ਸੋਈ ਆਖਿਆ ਜੋ ਸਿਰ ਧਰੇ ਉਤਾਰਿ ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰਖੈ ਉਰ ਧਾਰੇ ਹੱਲਾ ਤੀਜਾ ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ ਆਪੇ ਬਖਸ਼ੇ ਮੇਲ ਲਏ ਆਪਤ ਗਵਾਵੈ ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ ਨਾਨਕ ਗੁਰ ਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੈ ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਰ ਨਾਮ ਕਦੇ ਨਾ ਚੇਤੀ ਜਮ ਕਾਲ ਸਿਰ ਮਾਰੀ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਬਿਖਮ ਡਰਾਵਣਾ ਕਿਉ ਤਰੀਐ ਤਾਰੀ ਨਾਨਕ ਗੁਰ ਰਾਖੇ ਸੇ ਉਬਰੇ ਹਰ ਨਾਮ ਉਧਾਰੀ ਸ਼ਲੋਕ ਮਹੱਲਾ ਤੀਜਾ ਵਿਣ ਸਤਗੁਰ ਸੇਵੇ ਸੁਖ ਨਹੀਂ ਮਰ ਜੰਮਹਿ ਵਾਰੋ ਵਾਰ ਮੋਠ ਗੌਲੀ ਪਾਇਨ ਬਹੁ ਦੂਜੈ ਭਾਇ ਵਿਕਾਰ ਇਕ ਗੁਰ ਪ੍ਰਸਾਦੀ ਉਪਰੇ ਤਿਸ ਜਨ ਕਉ ਕਰਹਿ ਸਭ ਨਮਸਕਾਰ ਨਾਨਕ ਅਨ ਦਿਨ ਨਾਮ ਧਿਆਇ ਤੂੰ ਅੰਤਰ ਜਿਤ ਪਾਵਹਿ ਮੋਖ ਦੁਆਰ ਮਹੱਲਾ ਤੀਜਾ ਮਾਇਆ ਮੋਹਿ ਵਿਸਾਰਿਆ ਸੱਚ ਮਰਨਾ ਹਰਿ ਨਾਮ ਧੰਦਾ ਕਰ ਤਿਆ ਜਨ ਗਿਆ ਅੰਦਰ ਦੁਖ ਸਾਮ ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ ਪੌੜੀ ਲੇਖਾ ਪੜੀਐ ਹਰਿ ਨਾਮ ਫਿਰ ਲੇਖ ਨ ਹੋਈ ਪੁੱਛ ਨ ਸਕੈ ਕੋਏ ਹਰ ਦਰ ਸਦ ਢੋਈ ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਦੇ ਮਹਲ ਪਾਇਆ ਪਤ ਪ੍ਰਗਟ ਲੋਈ ਨਾਨਕ ਆਨੰਦ ਧੁਨੀ ਦਰਵਾਜ ਦੇ ਮਿਲਿਆ ਹਰ ਸੋਈ ਸ਼ਲੋਕ ਮਹਲਾ ਤੀਜਾ ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖਸਾਰ ਗੁਰ ਕੀ ਕਰਨੀ ਭਉ ਕਟਿਐ ਨਾਨਕ ਪਾਵਹਿ ਪਾਰ ਮਹੱਲਾ ਤੀਜਾ ਸਚ ਪੁਰਾਣਾ ਨਾਥਿਐ ਨਾਮ ਨਾ ਮੈਲਾ ਹੋਏ ਗੁਰ ਕੈ ਭਾਣਾ ਜੇ ਚੱਲੈ ਬਹੁ ਨਾ ਆਵਣ ਹੋਏ ਨਾਨਕ ਨਾਮ ਵਿਸਾਰਿਆ ਆਵਣ ਜਾਣਾ ਦੋਏ ਪੌੜੀ ਮੰਗਤ ਜਨ ਜਾਚੈ ਦਾਨ ਹਰ ਦੇ ਹੋ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖੇਨ ਪਲ ਘੜੀ ਨਾ ਜੀਵੂ ਬਿਨ ਦੇਖੇ ਮਰਾਵਾਏ ਸਤਿਗੁਰ ਨਾਲ ਦਿਖਾਲਿਆ ਰਵ ਰਹਾ ਸਭ ਥਾਏ ਸੁਤਿਆ ਆਪ ਉਠਾਲ ਦੇ ਨਾਨਕ ਨਿਵਲਾਏ ਸ਼ਲੋਕ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਥਾਉ ਕੁਥਾਉ ਨਾ ਜਾਣਨੀ ਸਦਾ ਚਿਤ ਵਹਿ ਵਿਕਾਰ ਦਰਗਾ ਲੇਖਾ ਮੰਗਿਆ ਉਥੈ ਹੋਏ ਕੂੜਿਆਰੇ ਆਪੇ ਸ੍ਰਿਸ਼ਟ ਉਪਾਇਨ ਆਪ ਕਰੇ ਵਿਚਾਰ ਨਾਨਕ ਕਿਸ ਨੂੰ ਆਖੀਐ ਸਭ ਵਰਤੈ ਆਪ ਸਤਿਆਰ ਮਹੱਲਾ ਤੀਜਾ ਹਰ ਗੁਰਮੁਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤਿ ਹੋਏ ਨਾਨਕ ਹਉ ਬਲਿਹਾਰੀ ਤਿਨ ਕਉ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕਉ ਚਿਤ ਗੜ ਮੰਡਪ ਸਵਾਰਿਆ ਵਲਵੰਜ ਕਰਿ ਉਪਾਵ ਮਾਇਆ ਹਿਰਿਆਣਿਆ ਜਮ ਕਾਲ ਨਿਹਾਲੇ ਸਾਸ ਆਪ ਘਟੈ ਬੇਤਾਲਿਆ ਨਾਨਕ ਗੁਰ ਸਰਨਾਈ ਉਪਰੇ ਹਰਿ ਗੁਰ ਰਖਵਾਲਿਆ ਸ਼ਲੋਕ ਮਹਲਾ ਤੀਜਾ ਪੜ ਪੜ ਪੰਡਤ ਬਾਦ ਵਖਾਣ ਦੇ ਮਾਇਆ ਮੋਹ ਸੁਆਏ ਦੂਜੈ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਿਸੈ ਨਾ ਸੇਵਨੀ ਦੇ ਦਾਰੀ ਸਮਾਏ ਜਮ ਕਾ ਫਾਹਾ ਗਲੋ ਨਾ ਕਟਿਐ ਫਿਰ ਵਹਿ ਜਾਏ ਜਿਨ ਕੋ ਪੂਰਬ ਲਿਖਿਆ ਸਤਿਗੁਰੂ ਮਿਲਿਆ ਤਿਨ ਆਏ ਆਣ ਦਿਨ ਨਾਮ ਧਿਆਏ ਦੇ ਨਾਨਕ ਸਾਜ ਸਮਾਏ ਮਹੱਲਾ ਤੀਜਾ ਬਣ ਜਾਏ ਸੱਚ ਸੇਵ ਦੇ ਜੇ ਗੁਰੂ ਪੈਰੀ ਪਾਹੇ ਨਾਨਕ ਗੁਰ ਕੈ ਭਾਣਾ ਜੇ ਚੱਲੈ ਸਾਜੇ ਸਜ ਸਮਾਏ ਪੌੜੀ ਆਸਾ ਵਿੱਚ ਅਤ ਦੁਖਣਾ ਮਨ ਮੂ ਚਿਤ ਲਾਇਆ ਗੁਰੂ ਭੈ ਨਿਰਾਸ ਪਰਮ ਸੁਖ ਪਾਇਆ ਵਿਚੇ ਗ੍ਰਹ ਉਦਾਸ ਅਲਿਪਤ ਲਾਇਆ ਓਨਾ ਸੋਗ ਵਿਜੋਗ ਨਾ ਵਿਆਪੀ ਹਰਿ ਭਾਣਾ ਪਾਇਆ ਨਾਨਕ ਹਰ ਸੇਤੀ ਸਦਾ ਰਵ ਰਹੇ ਧੁਰ ਲੈ ਮਿਲਾਇਆ ਸ਼ਲੋਕ ਮਹਲਾ ਤੀਜਾ ਪ੍ਰਾਈ ਅਮਾਨ ਕਿਉ ਰਖਿਆ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨ ਹੋਏ ਅੰਨੇ ਵਸ ਮਾਨਕ ਪਿਆ ਹੰਕਾਰ ਕਰ ਵੇਚਣ ਜਾਏ ਉਹ ਨਾ ਪਰਖ ਨ ਆਵੀ ਅਡ ਨ ਪੱਲੇ ਪਾਏ ਜੇ ਆਪ ਪਰਖ ਨ ਆਵੀ ਤਾਂ ਪਾਰਖਿਆ ਬਹੁ ਲਿਓ ਪਰਖਾਏ ਜੇ ਉਸ ਨਾਲ ਚਿਤ ਲਾਏ ਤਾਂ ਵਥ ਲਹੈ ਨੌ ਨਿਧ ਪੱਲੇ ਪਾਏ ਕਰ ਹੋਦਾ ਤਨ ਜਗ ਭੁਖਾ ਮੁਆ ਬਿਨ ਸਤਗੁਰ ਸੋਜੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿਥੈ ਸੋਗ ਵਿਜੋਗ ਨਾ ਕੋਏ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਣਾਏ ਨਾਨਕ ਬਿਨ ਬੂਝੇ ਕਿਨੈ ਨਾ ਪਾਇਓ ਫਿਰ ਫਿਰ ਜਾਵੇ ਜਾਏ ਮਹੱਲਾ ਤੀਜਾ ਮਨ ਅੰਤ ਪਿਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛੜੈ ਕਬ ਹੋ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁਖ ਨਿਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਔਰ ਧਾਰੇ ਮਨ ਮੁਖ ਤਿਨ ਕੀ ਬਖੀਲੀ ਕੇ ਕਰੇ ਜੇ ਸੱਚਾ ਸਭ ਸਵਾਰੇ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਨਾਗਤ ਪਏ ਗੁਰਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਪਏ ਮੁਖ ਉਜਲ ਦਰਬਾਰੇ ਪੌੜੀ ਇਸਤਰੀ ਪੁਰਖੈ ਬਹੁ ਪ੍ਰੀਤ ਮਿਲ ਮੋਹ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਖਸੈ ਮੋਹਿ ਮਾਇਆ ਦੇਸ ਪਰਦੇਸ ਧਨ ਚੋਰ ਆਏ ਆਣ ਮੋਹਿ ਪਾਇਆ ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਬਿਨ ਨਾਵੇ ਤ੍ਰਿਗ ਮੋਹ ਜਿਤ ਲਗ ਦੁਖ ਪਾਇਆ ਸ਼ਲੋਕ ਮਹੱਲਾ ਤੀਜਾ ਗੁਰਮੁਖੀ ਅੰਮ੍ਰਿਤ ਨਾਮ ਹੈ ਜਿਤ ਖਾਦਾ ਸਭ ਭੁਖ ਜਾਏ ਤ੍ਰਿਸ਼ਨਾ ਮੂਲ ਨਾ ਹੋਵੀ ਨਾਮ ਵਸੈ ਮਨ ਆਏ ਬਿਨ ਨਾਵੇ ਜੇ ਹੋਰ ਖਾਣਾ ਤਿਤ ਰੋਗ ਲਗੈ ਤਨ ਧਾਏ ਨਾਨਕ ਰਸ ਕਸ ਸਭ ਸਲਾਹਣਾ ਆਪੇ ਲੈ ਮਿਲਾਏ ਮਹੱਲਾ ਤੀਜਾ ਜੀਆ ਅੰਦਰ ਜੀਓ ਸਬਦ ਸਹਿਜ ਸਾ ਮੇਲਾਵਾ ਹੋਏ ਬਿਨ ਸਬਦੈ ਜਗ ਆਨੇਰ ਹੈ ਸਬਦੇ ਪ੍ਰਗਟ ਹੋਏ ਪੰਡਿਤ ਮੋਨੀ ਪੜ ਪੜ ਥੱਕੇ ਭੇਖ ਥੱਕੇ ਤਨ ਧੋਏ ਬਿਨ ਸਬਦੈ ਕਿਨੈ ਨਾ ਪਾਇਓ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈਐ ਕਰਮ ਪ੍ਰਾਪਤਿ ਹੋਏ ਪੌੜੀ ਇਸਤਰੀ ਪੁਰਖਾ ਨੇਹੋ ਬਹਿ ਮੰਦ ਪਕਾਇਆ ਦਿਸਦਾ ਸਭ ਕਿਸ ਚੱਲਸੀ ਮੇਰੇ ਪ੍ਰਭ ਭਾਇਆ ਕਿਉ ਰਈਐ ਥਿਰ ਜਗ ਕੋ ਕਢੋ ਉਪਾਇਆ ਗੁਰਪੂਰੇ ਕੀ ਚਾਕਰੀ ਥਿਰ ਕੰਧ ਸਬਾਇਆ ਨਾਨਕ ਬਖਸ਼ ਮਿਲਾਇਨ ਹਰਿ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਮਾਇਆ ਮੋਹ ਵਿਸਾਰਿਆ ਗੁਰ ਕਾ ਭਉ ਹੇਤ ਅਪਾਰ ਲੋਭ ਲਹਾ ਸੁਧ ਮਤ ਗਈ ਸਚ ਨਾ ਲੱਗਾ ਪਿਆਰ ਗੁਰਮੁਖ ਜਿਨਾ ਸ਼ਬਦ ਮਨ ਵਸੈ ਦਰਗਾ ਮੋਖ ਦਵਾਰ ਨਾਨਕ ਆਪੇ ਮੇਲ ਲਏ ਆਪੇ ਬਖਸ਼ਣਹਾਰ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਓ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ ਮਹੱਲਾ ਚੌਥਾ ਸਾਵਣ ਆਇਆ ਥਿਮਚਮਾਰ ਗੁਰੂ ਕੋ ਨਾਮ ਤੇ ਆਏ ਦੁਖ ਭੁਖ ਕਾੜਾ ਸਭ ਚੁਕਾਇਆ ਸੀ ਹੋ ਮੁੱਠਾ ਛਾਬਰ ਲਾਏ ਸਭ ਧਰਤੀ ਭਈ ਹਰੀਆਵਲੀ ਅੰਨ ਜੰਮਿਆ ਬੋਹਰ ਲਾਏ ਹਰ ਅਚਿੰਤ ਬੁਲਾਵੇ ਕਿਰਪਾ ਕਰ ਹਰ ਆਪੇ ਪਾਵੇ ਥਾਏ ਹਰ ਤਿਸਹਿ ਧਿਆਵੋ ਸੰਤ ਜਨੋ ਜੋ ਅੰਤੇ ਲਏ ਛਡਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨ੍ਹਾਂ ਗੁਰਮੁਖ ਨਾਮ ਆਰਾਧਿਆ ਤਿਨਾਂ ਦੁਖ ਭੁਖ ਲਹਿ ਜਾਏ ਜਨ ਨਾਨਕ ਤ੍ਰਿਵਤਾ ਗਾਏ ਗੁਣ ਹਰ ਦਰਸ਼ਨ ਦੇਹੋ ਸੁਭਾਏ ਪੌੜੀ ਗੁਰ ਪੂਰੇ ਕੀ ਦਾਤ ਨੇ ਦੇਵੈ ਚੜੈ ਸੁਭਾਇਆ ਤੁਸ ਦੇਵੈ ਆਪ ਦਇਆਲ ਨਾ ਛਪੈ ਛਪਾਈਆ ਹਿਰਦੈ ਕਵਲ ਪ੍ਰਗਾਸ ਊਨ ਮਨ ਲਿਵ ਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅਪੜ ਕੋਇ ਨਾ ਸਕੀ ਪੂਰੇ ਸਤਿਗੁਰ ਕੀ ਵਡਿਆਈਆ ਸ਼ਲੋਕ ਮਹਲਾ ਤੀਜਾ ਅਮਰ ਵੇ ਪ੍ਰਵਾਹ ਹੈ ਤਿਸ ਨਾਲ ਸਿਆਣਪ ਨਾ ਚੱਲੀ ਨਾ ਹੁਜਤ ਕਰਨੀ ਜਾਏ ਆਪ ਛੋੜ ਸਰਣ ਆਏ ਪਵੈ ਮਨ ਲੈ ਰਜਾਏ ਗੁਰਮੁਖ ਜਮ ਡੰਡ ਨਾ ਲੱਗੀ ਹਉਮੈ ਵਿੱਚ ਹੋ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੈ ਲਿਵ ਲਾਏ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣ ਭਾਉ ਮੈਂ ਮੇਰੀ ਬਹੁ ਕਰਮ ਕਮਾਵਹਿ ਲੋਭ ਮੋਹ ਵਿਆਪੇ ਹਉਮੈ ਕਦੇ ਨਾ ਚੂਕੈ ਫੇਰੀ ਨਾਨਕ ਆਪ ਕਰਾਏ ਕਰਤਾ ਜੋ ਤਿਸ ਭਾਵੈ ਸਾਈ ਗਲ ਚੰਗੇਰੀ ਪੌੜੀ ਮਹੱਲਾ ਪੰਜਵਾ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰ ਪੂਰੈ ਮੇਲਾਇਆ ਪ੍ਰਭ ਦੇਵਨ ਹਾਰ ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹ ਕਾਰੇ ਪ੍ਰਭ ਕਾ ਜੈਕਾਰੋ ਸ਼ਲੋਕ ਮਹੱਲਾ ਪੰਜਵਾ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚੋ ਪਾਏ ਦੁਖ ਦਾਲ ਦੁਭਨ ਤਾਰ ਅਰਦਾਸ ਸੁਣੀ ਦਾਤਾਰੇ ਹੋਈ ਸਿਸ਼ਟ ਠਾਰ ਲੇਵੋ ਕੰਠ ਲਗਾਏ ਆਪਦਾ ਸਭ ਹਾਰੋ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਾਰੋ ਮਹੱਲਾ ਪੰਜਵਾ ਉਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕੋ ਪਾਇਓਨ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜ ਹੈ ਸੋ ਕਰੈ ਨਾਨਕ ਸਾਧ ਬਲਿਆਰ ਪੌੜੀ ਵੱਡਾ ਆਪ ਅਗਮ ਹੈ ਵੱਡੀ ਵਡਿਆਈ ਗੁਰ ਸਬਦੀ ਵੇਖ ਵਿਕਸਿਆ ਅੰਤਰ ਸਾਂਤ ਆਈ ਸਭ ਆਪੇ ਆਪ ਵਰਤਾ ਆਪੇ ਹੈ ਭਾਈ ਆਪ ਨਾਸ ਸਭ ਨਤਿ ਜਨ ਸਭ ਹੁਕਮ ਚਲਾਈ ਨਾਨਕ ਹਰਿ ਭਾਵੈ ਸੋ ਕਰੇ ਸਭ ਚੱਲੈ ਰਜਾਈ ਸੁਧ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਦੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਹਾ ਨਰ ਗਰਬ ਸਥੂਰੀ ਬਾਤ ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਟੇਢਵ ਜਾਤ ਰਹਾਉ ਬਹੁਤ ਪ੍ਰਤਾਪ ਗਾਉ ਸੋ ਪਾਏ ਦੋਇ ਲਗ ਟਗਾ ਬਰਾਤ ਤਿਸ ਚਾਰ ਕੀ ਕਰਉ ਸਾਹਿਬੀ ਜੈਸੇ ਬਨ ਹਰ ਪਾਤ ਨਾ ਕੋ ਲੈ ਆਇਓ ਇਹੋ ਧਨ ਨਾ ਕੋ ਲੈ ਜਾਤ ਰਾਵਣ ਹੂ ਤੇ ਅਧਿਕ ਛਤਰ ਪਾਤੇ ਖਿਨ ਮਹਿ ਗਏ ਬਿਲਾਤ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰਿ ਨਾਮ ਜਪਾਤ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ ਮਾਤ ਪਿਤਾ ਬਣਤਾ ਸੁਧ ਸੰਪਤਿ ਅੰਤ ਨਾ ਚਲਤ ਸੰਗਾਤ ਕਹਾਤ ਕਬੀਰ RAM ਭਜ ਬੌਰੇ ਜਨਮ ਆਕਾਰਥ ਜਾਤ ਰਾਜਾ ਸ਼ਰਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਰਹਾਓ ਹਸਤੋ ਜਾਇ ਸਰੂਪਤ ਆਵੈ ਰੂਪਤ ਜਾਇ ਸੋ ਹਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ਼ ਚਢਾਵੈ ਚਢੇ ਆਕਾਸ਼ ਗਿਰਾਵੈ ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਸਾਰੰਗ ਬਾਣੀ ਨਾਮ ਦਿਓ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਾਏ ਰੇ ਮਨ ਵਿਖਿਆ ਬਨ ਜਾਏ ਭੂਲੋ ਰੇ ਠਗ ਮੂਰੀ ਖਾਏ ਰਹਾਉ ਜੈਸੇ ਮੀਨ ਪਾਣੀ ਮੈਂ ਰਹੈ ਅੰਕਾਰ ਜਾਲ ਕੀ ਸੁਧ ਨਹੀਂ ਲਹੈ ਬਾ ਸਵਾਦੀ ਲੀਲਤ ਲੋਹ ਐਸੇ ਕਨਕ ਕਾਮਨੀ ਬਾਧਿਓ ਮੋਹ ਜਿਉ ਮਦ ਮਾਖੀ ਸੰਚੈ ਅਪਾਰ ਮਦ ਲੀਨੋ ਮੁਖ ਦੀਨੀ ਛਾਰ ਗਉ ਬਾਛ ਕੋ ਸੰਚੈ ਖੀਰ ਗਲਾ ਬਾਂਧ ਦੋਹੇ ਲੇ ਹੀਰ ਮਾਇਆ ਕਾਰਨ ਸਾਮਿਆਤ ਕਰੈ ਸੋ ਮਾਇਆ ਲੈ ਗਾਡੈ ਧਰੈ ਅਤ ਸੰਚੈ ਸਮਝੈ ਨਹੀਂ ਮੂੜ ਤਨ ਧਰਤੀ ਤਨ ਹੋਏ ਗਿਓ ਧੂੜ ਕਾਮ ਕ੍ਰੋਧ ਤ੍ਰਿਸ਼ਨਾਤ ਜਰੈ ਸਾਧ ਸੰਗਤ ਕਹੂ ਨਹੀਂ ਕਰੈ ਕਹਤ ਨਾਮ ਦਿਓ ਤਾਚੀ ਆਣ ਨਿਰਪੈ ਹੋਏ ਭਜਿਐ ਭਗਵਾਨ ਹੋ ਕੀ ਨਾ ਹੋੜ ਮਾਧਵ ਮੋਸਿਓ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਧੋਸਿਓ ਰਹਾ ਆਪਨ ਦਿਓ ਦੇਹੁਰਾ ਆਪਨ ਆਪ ਲਗਾਵੇ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਨ ਸੁਨਨ ਕਉ ਦੂਜਾ ਆਪਹਿ ਗਾਵੇ ਆਪਹਿ ਨਾਚੈ ਆਪ ਬੁਝਾਵੇ ਤੂਰਾ ਕਹਤ ਨਾਮ ਦਿਓ ਤੂੰ ਮੇਰੋ ਠਾਕੁਰ ਜਨ ਊਰਾ ਤੂੰ ਪੂਰਾ ਦਾਸ ਅਨਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਦ ਮੁਕਤ ਕਰਤ ਗ੍ਰਹਿ ਕੂਬ ਰਹਾ ਮੇਰੀ ਬਾਂਧੀ ਭਗਤ ਛਡਾਵੈ ਬਾਂਧੈ ਭਗਤ ਨਾ ਝੂਟੈ ਮੋਹਿ ਏਕ ਸਮੈ ਮੋਕੋ ਗਹਿ ਬਾਂਧੈ ਤਉ ਹੁਨ ਮੋਹ ਪੈ ਜਵਾਬ ਨਾ ਹੋਏ ਮੈਂ ਗੁਣ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾ ਕੇ ਜੀ ਐਸੀ ਤੈਸੋ ਕੈ ਪ੍ਰੇਮ ਪ੍ਰਗਾਸ ਸਾਰੰਗ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੈ ਨਰ ਕਿਆ ਪੁਰਾਣ ਸੁਣ ਕੀਨਾ ਆਨ ਪਾਵਣੀ ਭਗਤ ਨੇ ਉਪਜੀ ਭੂਖੈ ਦਾਨ ਨਾ ਦੀਨਾ ਰਹਾ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫਾਲ ਭਈ ਸਭ ਸੇਵਾ ਬਾੜ ਪਾਰ ਘਰ ਮੂਸ ਬਿਰਾਨੋ ਪੇਟ ਪਰਾਇ ਅਪਰਾਧੀ ਜਿਹ ਪਰਲੋਕ ਜਾਏ ਆਪ ਕੀ ਰਤ ਸੋਈ ਅਵਿਦਿਆ ਸਾਧੀ ਹਿੰਸਾ ਤਉ ਮਨ ਤੇ ਨਹੀਂ ਛੂਟੀ ਜੀਏ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਛਾੜ ਮਨ ਹਰ ਬਿਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾ ਸੂਰਦਾਸ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਕੇ ਸੰਗ ਬਸੇ ਹਰਿ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਅਨੰਦ ਸਾਜ ਤੁਨ ਝੋਕ ਰਹਾਉ ਦਰਸ਼ਨ ਭੇਖ ਭੈ ਨਿਰਬਿਖਈ ਪਾਏ ਹੈ ਸਗਲੇ ਥੂਕ ਆਨ ਬਸ ਸਿਓ ਕਾਜ ਨ ਕਛੁ ਵੈ ਸੁੰਦਰ ਬਦਨ ਆਲੋਕ ਸਿਆਮ ਸੁੰਦਰ ਤਜ ਆਨ ਜੋ ਚਾਤ ਜੋ ਕੁਸ਼ਟੀ ਤਨ ਜੋਕ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ ਸਾਰੰਗ ਕਬੀਰ ਜੀਓ ਇੱਕੋ ਓੰਕਾਰ ਸਤਿਗੁਰ ਪ੍ਰਸਾਦਿ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤਬਨਤਾ ਹਿਤ ਲਾਗੋ ਸਭ ਪਨ ਕਾ ਰਹਾਉ ਆਗੇ ਕਹੋ ਕਿਸ ਤੁਲਹਾ ਬਾਂਧੋ ਕਿਆ ਪਰਵਾਸਾ ਧਨ ਕਾ ਕਹਾ ਵਿਸਾਸਾ ਇਸ ਭਾਂਡੇ ਕਾ ਇਤਨੁਕ ਲਾਗੈ ਠਨ ਕਾ ਸਗਲ ਧਰਮ ਪੁਨ ਫਲ ਪਾਵੋ ਧੂਰ ਬਾਛੋ ਸਭ ਜਨ ਕਾ ਕਹਿ ਕਬੀਰ ਸੁਨੋ ਰਹਿ ਸੰਤੋ ਇਉ ਮਨ ਉਡਨ ਪੰਖੇ ਰੂਪਨ ਕਾ ਰਾਗ ਮਲਾਰ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਖਾਣਾ ਪੀਣਾ ਹਸਣਾ ਸੌਣਾ ਬਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਤੇ ਆਵਹੁ ਆਪਣੀ ਪਤ ਸੇਤੀ ਘਰ ਜਾਵਹੁ ਰਹਾਉ ਤੁਧ ਨੂੰ ਸੇਵਾ ਹੈ ਤੁਧ ਕਿਆ ਦੇਵ ਹੈ ਮੰਗ ਹੈ ਲੇਵੈ ਰਹਾ ਹੈ ਨਹੀਂ ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰ ਜਿਉ ਤੁਹੀ ਗੁਰਮੁਖ ਧਿਆਵੈ ਸੇ ਅੰਮ੍ਰਿਤ ਪਾਵੈ ਸੇ ਸੂਚੇ ਹੋਹੀ ਅਹਨਸ ਨਾਮ ਜਪਹੁਰੇ ਪ੍ਰਾਣੀ ਮੈਲੇ ਹੱਛੇ ਹੋਹੀ ਜੇਹੀ ਰੁਤ ਕਾਇਆ ਸੁਖ ਤੇਹਾ ਤੇਹੋ ਜੇਹੀ ਦੇਹੀ ਨਾਨਕ ਰੁਤ ਸੁਹਾਵੀ ਸਾਈ ਬਿਨ ਨਾਵੈ ਰੁਤ ਕੇਹੀ ਮਲਾਰ ਮਹੱਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰਿਆਨ ਮਿਲਾਵੇ ਸੁਣ ਕਨ ਘੋਰ ਸੀਤਲ ਮਨ ਮੋਰਾ ਲਾ ਰਤੀ ਗੁਣ ਗਾਵੈ ਬਰਸ ਖਨਾ ਮੇਰਾ ਮਨ ਭੀਨਾ ਅੰਮ੍ਰਿਤ ਬੂੰ ਸੁਹਾਨੀ ਹੀ ਅਰੈ ਗੁਰਮੋਹੀ ਮਨ ਹਰ ਰਸ ਲੀਨਾ ਰਹਾ ਸਾਹ ਸੁਖੀ ਵਰ ਕਾਵਣ ਪਿਆਰੀ ਜਿਸ ਗੁਰਬਚ ਨੀ ਮਨ ਮਾਨਿਆ ਹਰ ਵਰ ਨਾਰ ਭਈ ਸੋ ਆਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਪੈ ਯਾਸਰ ਵਰ ਵਾਰ ਸੋ ਹਾਗ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨੇ ਚਲੇ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮੁਖ ਧਨ ਸੋਹਾਗਣ ਸੱਚ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉ ਮੈਂ ਕਰਤ ਗਵਾਇਆ ਪਰ ਧਨ ਪਰ ਨਾਰੀ ਰਤ ਨਿੰਦਾ ਵਿਖ ਖਾਈ ਦੁਖ ਪਾਇਆ ਸਭ ਚੀਨ ਪੈ ਕਵਟ ਨਾ ਛੂਟੇ ਮਾਨ ਮੁਖ ਮਾਇਆ ਮਾਇਆ ਅਜਗਰ ਭਾਰ ਲੱਦੇ ਅਤਿ ਭਾਰੀ ਮਰ ਜਨਮੇ ਜਨੂ ਗਵਾਇਆ ਮਨ ਭਾਵੈ ਸਭ ਸੁਹਾਇਆ ਭ੍ਰਮ ਭ੍ਰਮ ਜੂਨ ਭੇਖ ਬੋ ਕੀਨੇ ਗੁਰ ਰਾਖੇ ਸਚ ਪਾਇਆ ਰਹਾਉ ਤੀਰਥ ਤੇ ਨਿਵਾਰਨਾ ਨਾਤੇ ਹਰ ਕਾ ਨਾਮ ਨਾ ਪਾਇਆ ਰਤਨ ਪਦਾਰਥ ਪਰ ਹਰਿ ਤਿਆਗਿਆ ਜਤ ਕੋ ਤਤ ਹੀ ਆਇਆ ਵਿਸ਼ਟਾ ਕੀਟ ਭੈ ਉਤ ਹੀ ਤੇ ਉਤ ਹੀ ਮਾਹੇ ਸਮਾਇਆ ਅਧਿਕ ਸਵਾਦ ਰੋਗ ਅਧਿਕਾਈ ਬਿਨ ਗੁਰ ਸਾਜ ਨਾ ਪਾਇਆ ਸੇਵਾ ਸੁਤ ਰਹਾ ਗੁਣ ਗਾਵਾ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਵਿਨਸੈ ਹਉ ਬਾਲਿਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਣ ਮਤ ਝੂਠੇ ਤੂੰ ਸਬਦ ਸਵਾਰਨ ਹਾਰਾ ਆਤਮ ਚੀਨ ਤਹਾ ਤੂ ਤਾਰਨ ਸਚ ਤਾਰੇ ਤਾਰਨ ਹਾਰਾ ਬੈਸ ਸੋ ਥਾਨ ਕਹਾ ਗੁਣ ਤੇਰੇ ਕਿਆ ਕਿਆ ਕਥਾ ਵਪਾਰਾ ਅਲਖ ਨ ਲਖਿਆ ਅਗਮ ਅਜੋਨੀ ਤੂੰ ਨਾਥਾ ਨਾਥਨ ਹਾਰਾ ਕਿਸ ਪੈ ਦੇ ਕਹੋ ਤੂੰ ਕੈਸਾ ਸਭ ਜਾਜਕ ਤੂੰ ਦਾਤਾਰਾ ਭਗਤ ਹੀ ਨਾਨਕ ਦਰ ਦੇਖਾਓ ਇਕ ਨਾਮ ਮਿਲੈ ਉਰ ਧਾਰਾ ਮਲਾਰ ਮਹੱਲਾ ਪਹਿਲਾ ਜਿਨ ਧਨ ਪਿਰ ਕਾ ਸਾਧ ਨਾ ਜਾਣਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਿਰਾਸੀ ਕਰਮ ਕੀ ਫਾਸੀ ਬਿਨ ਗੁਰ ਪਰਮ ਭੁਲਾਨੀ ਬਰਸ ਕਾ ਨਾਮ ਮੇਰਾ ਪਿਰ ਘਰ ਆਇਆ ਬਲ ਜਾਵਾਂ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭਿਆਨ ਮਿਲਾਇਆ ਰਹਾਉ ਨਉ ਤਨ ਪ੍ਰੀ ਸਦਾ ਠਾਕੁਰ ਸਿਉ ਮਾਨ ਦਿਨ ਭਗਤ ਸੁਹਾਵੀ ਮੁਕਤ ਭਏ ਗੁਰ ਦਰਸ ਦਿਖਾਇਆ ਜੁਗ ਜੁਗ ਭਗਤ ਸੁਹਾਵੀ ਹਮ ਥਾਰੇ ਤ੍ਰਿਪੌਣ ਜਗ ਤੁਮਰਾ ਤੂ ਮੇਰਾ ਹਉ ਤੇਰਾ ਸਤਗੁਰ ਮਿਲਿਆ ਨਿਰੰਜਨ ਪਾਇਆ ਬਹੁਰ ਨਾ ਭਵਜਲ ਫੇਰਾ ਆਪਣੇ ਫਿਰ ਹਰ ਦੇਖ ਵਿਗਾਸੀ ਤਉ ਧਨ ਸਾਜ ਸੀਕਾਰੋ ਅਕਲ ਨਿਰੰਜਨ ਸਿਓ ਸੱਚ ਸਾਚੀ ਗੁਰਮਤਿ ਨਾਮ ਆਧਾਰੋ ਮੁਕਤ ਭਈ ਬੰਦਨ ਗੁਰ ਖੋਲੇ ਸਬਦ ਸੁਰਤ ਪਦ ਪਾਈ ਨਾਨਕ ਰਾਮ ਨਾਮ ਰਿਦੇ ਅੰਤਰ ਗੁਰਮੁਖ ਮੇਲ ਮਿਲਾਈ ਮਹੱਲਾ ਪਹਿਲਾ ਮਲਾਰ ਪਰ ਦਾਰਾ ਪਰ ਧਨ ਪਰ ਲੋਭਾ ਹਉ ਮੈਂ ਬਿਖੈ ਵਿਕਾਰ ਦੁਸ਼ਟ ਭਾਉ ਤਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ ਮਾਲ ਮੈਂ ਬੈਠੇ ਅਗਮਾ ਪਾਰ ਭੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁਖ ਸੁਖ ਦੋਉ ਸਾਮ ਕਰ ਜਾਂਦਾ ਹੈ ਬੁਰਾ ਭਲਾ ਸੰਸਾਰ ਸੁਧ ਬੁਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਅਹਨ ਸਲਾਹਾਰ ਨਾਮ ਪ੍ਰਾਪਦੇ ਗੁਰ ਦਾਤਾ ਦੇਵਨ ਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸਨੋ ਨਦਰ ਕਰੇ ਕਰਤਾਰ ਕਾਇਆ ਮਹਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤਿ ਆਪਾਰ ਨਾਨਕ ਗੁਰਮੁਖ ਮਹਲ ਬੁਲਾਈਐ ਹਰ ਮੇਲੇ ਮੇਲਣ ਹਾਰਮ